ਕਾਮ ਧੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿਧੀ ਨਵਨਿਤ ਕਰ ਤਲ ਕੇ ਹਰ ਹਰ ਹਰ ਨ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪ੍ਰਾਨ ਵੇਦ ਵਿਧੀ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾ ਸਹਿਜ ਸਮਾਦ ਉਪਾਦ ਰਹਿਤ ਸੁਣ ਵੱਡੇ ਭਾਗ ਦੇ ਬਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ ਜਨਮ ਮਰਨ ਪੈ ਭਾਗੀ ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮ ਧੇਨ ਬਸ ਜਾ ਕੇ ਸੁਖ ਸਾਗਰ ਸੁਖ ਸਾਗਰ ਇੱਕ ਸੁਰਤਾਰ ਚਿੰਤਾ ਬੜੀ ਕਾਮ ਤੇ ਤਿੰਨ ਨੇ ਉਹਨਾਂ ਸੁਖ ਸਾਗਰ ਨਹੀਂ ਹੈਗਾ ਸਿੱਧੂ ਵਾਲਾ ਸੁਖ ਸਾਗਰ ਬੋਲਦਾ ਹੈ ਸੁਖ ਸਾਧਨ ਗੁਰਮਤਿ ਨੇ ਭਵ ਸਾਧਨ ਤਾਂ ਹੈਗਾ ਹਿੰਦੂ ਮਤੀ ਸੁਖ ਸਾਧਨ ਨਹੀਂ ਹੈ ਸੁਖ ਸਾਧਨ ਦਾ ਜ਼ਿਕਰ ਨਹੀਂ ਹੈ ਉਹਦੇ ਭਵ ਸਾਧਨ ਦਾ ਜ਼ਿਕਰ ਖੀਰ ਸਾਧਨ ਦਾ ਜ਼ਿਕਰ ਹੈ ਖੀਰ ਸਾਧਨ ਹੈ ਜਿੱਥੇ ਵਿਸ਼ਨੂੰ ਰਹਿੰਦਾ ਖੀਰ ਸਾਗਰ ਗੁਰਮਤਿ ਨਹੀਂ ਬਲਦੀ ਕਿਤੇ ਵੀ ਸੁਖ ਸਾਗਰ ਬਲਦੀ ਹੈ ਖੀਰ ਸਾਗਰ ਨੂੰ ਗੁਰਮਤਿ ਨਹੀਂ ਬਲਦੀ ਸੁਖ ਸਾਗਰ ਦਾ ਹਿੰਦੂ ਨੂੰ ਗਿਆਨ ਨਹੀਂ ਤੇ ਜਿਗਰ ਨਹੀਂ ਹੈਗਾ ਨਾਲ ਗਿਆਨ ਨਹੀਂ ਹੈ ਭਗਤ ਸੰਗਰ ਨੂੰ ਬੁਲਦੀ ਹੈ ਗੁਰਬਾਣੀ ਵੀ ਭਗਤ ਸੰਗਰ ਨੂੰ ਵੀ ਬੁਲਦੀ ਹੈ ਸੁਰਤਰ ਔਰ ਚਿੰਤਾਵਲ ਔਰ ਕਾਮ ਤੇ ਬਸ ਜਾ ਕਾਮ ਤੇ ਕੋ ਤੇਰੀ ਚੀਜ਼ਾਂ ਉਹਨਾਂ ਦੀ ਇਹ ਕਹਿੰਦੇ ਨੇ ਦੇਵਤਿਆਂ ਕੋ ਸੁਰਤਰ ਸੁਰਦਾ ਦਾ ਦੇਵਤਿਆਂ ਦਾ ਕੋਈ ਵਿਰਸ਼ ਹੈ ਤਰ ਵਿਰਸ਼ ਨੂੰ ਕਹਿੰਦੇ ਨੇ ਅਸਲ 'ਚ ਜਿਹੜਾ ਇਹਦੇ ਵਿੱਚ ਕਿਹਾ ਆਇਆ ਨਾ ਤਰਬਰ ਇਹ ਅਨੰਤ ਡਾਰ ਸਾਖਾ ਉਹ ਪਪੱਤਰ ਰਸ ਭਰਿਆ ਉਸੇ ਦਾ ਨੂੰ ਸੁਰਤਾ ਹੈ ਉਹ ਕਹਿੰਦੇ ਬਿਰਸ਼ਾ ਕਲਰ ਵੈਸਾ ਉੱਪਰ ਸੂਲ ਪੁੱਠੀਆਂ 'ਚ ਪੁੱਠਾ ਹੈ ਬਿਰਸ਼ ਜੜਾਂ ਆਕਾਸ਼ ਨੇ ਆਕਾਸ਼ ਦੇ ਵਿੱਚ ਜੜਾਂ ਨੇ ਉਹਦੀਆਂ ਬਿਰਸ਼ ਦੀਆਂ ਥੱਲੇ ਨੂੰ ਢਾਣੀਆਂ ਨੇ ਜਿਵੇਂ 'ਚ ਐ ਸਾਡੇ ਧਰਤੀ ਵੱਲੂ ਉਹ ਫੜ ਫੁੱਲ ਲੱਗਦੇ ਨੇ ਜੜਾਂ ਦਾ ਕਿਸੇ ਦਰਖਤ ਦੀਆਂ ਜੜਾਂ ਕਾਚ ਦੀ ਹੋ ਸਕਦੀਆਂ ਇਹ ਦੁਬਤ ਬੁਲਦੀ ਹੈ ਦਰਖਤ ਹੁੰਦੇ ਨੇ ਥੱਲੇ ਜੜਾਂ ਜ਼ਮੀਨ ਦੇ ਵਿੱਚ ਉੱਤੇ ਨੂੰ ਨੇ ਕਹਿੰਦੇ ਉਹ ਇਦਾਂ ਉਲਟਾ ਦਰਖਤ ਅਸਲ ਤੇ ਜੋ ਹੁਕਮ ਹੁਕਮ ਦੀਆਂ ਜੜਾਂ ਕਿੱਥੇ ਤੋਂ ਸੱਚਖੰਡ ਚ ਚੱਲਦਾ ਕਿੱਥੇ ਨੂੰ ਧਰਤੀ ਵੱਲੂ ਫਲ ਫੁੱਲ ਕਿੱਥੇ ਲੱਗਦੇ ਨੇ ਧਰਤੀ 'ਚ ਹੁਕਮ ਨਾ ਲੱਗਦੇ ਨੇ ਹੁਕਮ ਹੈ ਸਾਰੇ ਹੁਕਮ ਨਾਲ ਹੋ ਰਿਹਾ ਨਾ ਜੋ ਕੁਝ ਹੋ ਰਿਹਾ ਹੈ ਹਰੀ ਭਰੀ ਧਰਤੀ ਕਿਹਦੇ ਨਾਲ ਹੁਕਮ ਨਾਲ ਜਬਲ ਵਰ ਕਿਹਦੇ ਨਾਲ ਹੁਕਮ ਨਾਲ ਉਹ ਹੁਕਮ ਨੂੰ ਜਿਹੜਾ ਹੈ ਨਾ ਉੱਥੇ ਕਹਿੰਦੇ ਇੱਕ ਹੋਏ ਤਾਂ ਉਗਵੇ ਉਹਦਾ ਉਗਵੇ ਹੈ ਉਹੀ ਸੁਰਤਾ ਹੈ ਇਹ ਆਪਣੇ ਅੰਦਰੋਂ ਵੀ ਉਹੀ ਪੈਦਾ ਹੋਣਾ ਇਹ ਤਰਵਰ ਰੂਪੀ ਜਿਹੜਾ ਰਾਮ ਹੈ ਕਿਹਾ ਨਾ ਕਬੀਰ ਨੇ ਉਹੀ ਸੁਰਤਾ ਹੈ ਤਰਵਰ ਰੂਪੀ ਰਾਮ ਹੈ ਫੜ ਰੂਪੀ ਬੈਰਾਗ ਸਾਇਆ ਰੂਪੀ ਸਾਧਾ ਹੈ ਜਿਹਨੂੰ ਤਜਾ ਬਾਦ ਬਾਦ ਇਹਨੂੰ ਸੁਰਤਾ ਕਹਿੰਦੇ ਨੇ ਉਹਨਾਂ ਨੇ ਸਭ ਭਲੇਖਾ ਪਾਤਾ ਇਹ ਕਹਿ ਕੇ ਗਿਆਨ ਗੁਰਬਾਣੀ ਨੇ ਉਹਦਾ ਗਿਆਨ ਕਰਾਇਆ ਸੁਰਤਲ ਦਾ ਇਹਨਾਂ ਨੇ ਸੁਰਤਲ ਕਿਹਾ ਜ਼ਰੂਰ ਹੈ ਪਰ ਇਹ ਪਤਾ ਨਹੀਂ ਕੀ ਹੈ ਉਹਦਾ ਕਹਿਣਾ ਕਹਿੰਦਾ ਜੀ ਕਿ ਬਿਰਛ ਹੈ ਕਲਪ ਬਿਰਛ ਇਦਾਂ ਦੇ ਬਾਗ ਚ ਹੁੰਦਾ ਉਹਦੇ ਥੱਲੇ ਬਹਿ ਕੇ ਜੋ ਕਲਪਨਾ ਕਰੀਏ ਉਹੀ ਪੂਰੀ ਹੋ ਜਾਂਦੀ ਹੈ ਜੋ ਬਗੀਏ ਬਣ ਜਾਂਦੇ ਇਹ ਰਿਸ਼ੀ ਮੁਨੀਆਂ ਨੇ ਸਾਰਾ ਨਾਸ ਇਹਨਾਂ ਗੱਲਾਂ ਕਰਕੇ ਕੀਤਾ ਲਿਖ ਕੇ ਸਿਮਰ ਦੇ ਸ਼ਾਸਤਰ ਨੇ ਸਾਰਾ ਬ੍ਰਹਮ ਗਿਆਨ ਦਾ ਨਾਸ ਕਰਤਾ ਇਹ ਕਹਾਣੀਆਂ ਲਿਖ ਕੇ ਭੁਲੇਖੇ ਖੜੇ ਕਰ ਲੈ ਸਾਰੇ ਵਿਦਵਾਨ ਤੇ ਰਿਸ਼ੀ ਬੁੱਧੀ ਇਸ ਕਰਕੇ ਦੇ ਸ਼ਾਸਤਰ ਨੂੰ ਰੱਦ ਕਰਤਾ ਗੁਰਬਾਣੀ ਦੇ ਸ਼ਾਸਤਰ ਨੇ ਬ੍ਰਹਮ ਗਿਆਨ ਦਾ ਨਾਸ ਕਰਕੇ ਰੱਖਤਾ ਰੋਲ ਕੇ ਰੱਖਤਾ ਕੋਈ ਰਾਹ ਨਹੀਂ ਮਿਲਦਾ ਕਿਸੇ ਨੂੰ ਮਨ ਨੂੰ ਮਾਰਨ ਦੀ ਗੱਲ ਕੋਈ ਰਿਸ਼ੀ ਨਹੀਂ ਕਰ ਰਿਹਾ ਰਿਸ਼ੀਆ ਮੁਨੀਆਂ ਨੂੰ ਕੋਈ ਇੱਜ਼ਤ ਨਹੀਂ ਦਿੱਤੀ ਹੋਈ ਗੁਰਬਾਣੀ 'ਚ ਕੁਗੜ ਬੁਰੀ ਜੋ ਮਨ ਕੋ ਮਾਰੇ ਮਨ ਨੂੰ ਮਾਰਨ ਦੀ ਗੱਲ ਕੋਈ ਸੀ ਕਦੇ ਜੀ ਰਾਜਾ ਦੀ ਬੰਦਾ ਕਰਦੇ ਤੇ ਢੜੇ ਬੰਦੀ ਹੈਗੀ ਰਿਸ਼ੀਆਂ ਦੀ ਕੋਈ ਕਿਸੇ ਨਾਲ ਖੜਾ ਕੋਈ ਕਿਸੇ ਨਾਲ ਖੜਾ ਢੜੇ ਬੰਦਾ ਆਦਮੀ ਨੇ ਸੰਸਾਰੀ ਆਦਮੀ ਨੇ ਰਿਸ਼ੀ ਤਾਂ ਸਾਰੀ ਔਰ ਵਿਦਵਾਨ ਦੇ ਅਗਰ ਲਿਖੇ ਨੇ ਸਾਰੇ ਵਿਦਵਾਨਾਂ ਦੇ ਲੈ ਬੰਦੇ ਆਪ ਲਿਖੇ ਉਹਨਾਂ ਦੇ ਗੁਰਬਾਣੀ ਉਹੀ ਸੁਧ ਕਰ ਰਹੀ ਹੈ ਭਲੇਖੇ ਕਰ ਰਹੀ ਹੈ ਸੁਰਤਾ ਕੀ ਹੁੰਦਾ ਸੁਖ ਸਾਗਰ ਹੀ ਸੁਰਤਰ ਹੈ ਸੁਖ ਸਾਗਰ ਕੀ ਹੈ ਅਸਲ ਤਾਂ ਜੇ ਨਾਮ ਜਿਹੜਾ ਰਾਮ ਚ ਸੁਭਾ ਗਿਆ ਸੁਖ ਸਾਗਰ ਚ ਸੁਭਾ ਗਿਆ ਨਾਮ ਹੀ ਸੁਖ ਸਾਗਰ ਹੈ ਸੁਖ ਸਾਗਰ ਹੀ ਸੁਰਤਰ ਹੈ ਚਿੰਤਾਮਣੀ ਇਹ ਚਿੰਤਾ ਬਰੀ ਲਫ਼ਜ਼ ਬਣੀ ਦੀ ਹੈ ਉਹਨਾਂ ਨੇ ਕਹਾ ਕੋਈ ਐਸੀ ਬਣੀ ਹੈ ਜਿਹੜੀ ਚਿੰਤਾ ਦਾ ਨਾਸ ਕਰ ਦਿੰਦੀ ਹੈ ਬੜੀ ਕੋਈ ਨਹੀਂ ਹੈ ਬਾਣਾ ਹੈ ਨੰਦਾ ਹੈ ਚਿੰਤਾ ਮਨ ਚਿੰਤਾ ਦਾ ਨਾਸ ਨਹੀਂ ਕਰਦੀ ਚਿੰਤਾ ਬਣੀ ਲਫ਼ਜ਼ ਹੈ ਮਨ ਦੀ ਚਿੰਤਾ ਦਾ ਕਾਰਨ ਨਾਮ ਹੈ ਸਾਡੇ ਜਿੰਨਾ ਚਿਰ ਨਾਮ ਨਹੀਂ ਬਣਦਾ ਮਨ ਚਿੰਤਾ ਨਹੀਂ ਜਾ ਸਕਦੀ ਜੋ ਮਰਜੀ ਮਿਲ ਜਾ ਸਕਦਾ ਪੁੱਠੇ ਅਰਥ ਕਰਦੇ ਇੱਥੇ ਇਹਨਾਂ ਜਿਹਨੂੰ ਨਾਮ ਮਿਲਿਆ ਉਹਦੀ ਚਿੰਤਾ ਗਈ ਹੈ ਜਿਹਨੂੰ ਨਾਮ ਨਹੀਂ ਮਿਲਿਆ ਚਿੰਤਾ ਨਹੀਂ ਜਾਂ ਸਗਲੀ ਚਾਹੇ ਸਾਰੀ ਸ੍ਰਿਸ਼ਟੀ ਦਾ ਰਾਜ ਦੇ ਦੋ ਅਸਲ ਦੇ ਵਿੱਚ ਮਨ ਦੇ ਵਿੱਚ ਜਿਹੜੀ ਚਿੰਤਾ ਨਾਮ ਦੀ ਚਿੰਤਾ ਜਿਨ੍ਹਾਂ ਦਾ ਨਾਮ ਨਹੀਂ ਮਿਲਦਾ ਚਿੰਤਾ ਨਹੀਂ ਜਾ ਸਕਦੀ ਚਿੰਤਾ ਦਾ ਕਾਰਨ ਨਾਮ ਨਾਮ ਦਾ ਨਾਮ ਮਿਲਣਾ ਚਿੰਤਾ ਨਾਮ ਦਾ ਮਿਲਣਾ ਚਿੰਤਾ ਦੀ ਖਤਮ ਬੰਦੀ ਚਿੰਤਾ ਖਤਮ ਨਾਮ ਮਿਲੇ ਤੋਂ ਬਾਅਦ ਖਤਮ ਉਹ ਤੋਂ ਪਹਿਲਾਂ ਚਿੰਤਾ ਰਹੂਗੀ ਸਾਨੂੰ ਚਿੰਤਾ ਹੈ ਕਿਉਂ ਕੁਝ ਵੀ ਮਿਲ ਜਵੇ ਚਿੰਤਾ ਫਿਰ ਵੀ ਹੈ ਕਿੰਨਾ ਹੀ ਆਦਮੀ ਅਮੀਰ ਹੋ ਜਾ ਚਿੰਤਾ ਤਾਂ ਵੀ ਹੈ ਜਿੰਨਾ ਦਾ ਨਾਮ ਨਹੀਂ ਮਿਲਦਾ ਚਿੰਤਾ ਰਹੂਗੀ ਬੰਦੀ ਚਿੰਤਾ ਕੀ ਹੈ ਨਾਮ ਨਾਮ ਲੈਣ ਆਇਆ ਜਦੋਂ ਜਰ ਬੰਦਾ ਨਹੀਂ ਜੁੱਤਾ ਲੈਣੇ ਨਾਲ ਆਇਆ ਆਇਓ ਸੁਣ ਪੜਨ ਕੋ ਬਾਣੀ ਸੁਣ ਆਇਆ ਬਾਣੀ ਜੇ ਬਾਣੀ ਬਿਨਾ ਕਰਨਾ ਤਾਂ ਸੁਣ ਲਈ ਨਾ ਮਿਲ ਗਿਆ ਜਦੋਂ ਚਿਰ ਨਹੀਂ ਮਿਲ ਸੁਣੀ ਜਾਂਦੀ ਬਿਨਾ ਕਰਨ ਵਾਲੀ ਬਾਣੀ ਨਾਮ ਨਹੀਂ ਮਿਲਦਾ ਉਹਨੇ ਜਦ ਚਿੰਤਾ ਚਿੰਤਾ ਬਲੀ ਦਾ ਮਤਲਬ ਇਹ ਹੈ ਉਹਨਾਂ ਨੇ ਦਾ ਅਰਥ ਬਦਲ ਲਿਆ ਸੁਰਤਾਰ ਦੇਵਤੇ ਇਸ ਵਿਰਸ਼ ਦੀ ਸ਼ਰਮ ਹੈ ਨੇ ਵਿਰਖੇ ਹੇਠ ਸਭ ਜਲਤਾ ਇਕੱਠੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਮਿੱਠੇ ਉਹੀ ਵਿਰਸ਼ ਹੈ ਇਸੇ ਵਿੱਚ ਦੀ ਵਿਆਖਿਆ ਜਗਾ ਜਗਾ ਕੀਤੀ ਹੈ ਗੁਰਬਾਣੀ ਚ ਅਸਤ ਅਦੋਤ ਸਭ ਉੱਠ ਚੱਲੇ ਜੋ ਜੋ ਆਦ ਬਿਹਾਨ ਬਿਹਾਲੀ ਜਦ ਅਸਤ ਹੋ ਜਾਂਦਾ ਹੈ ਛਿਪ ਜਾਂਦਾ ਹੈ ਮਨ ਉਹਦੇ ਹੋਇਆ ਹੋਇਆ ਮਨ ਮਨ ਪੈਦਾ ਹੋਇਆ ਉਹਦੇ ਨਾਲ ਉਹਨੂੰ ਪੈਦਾ ਹੋਣਾ ਪ੍ਰਗਟ ਹੋਣਾ ਮਨ ਪੈਦਾ ਹੋ ਕੇ ਸਰੀਰ 'ਚ ਜਦ ਅਸਤ ਹੋ ਜਾਂਦਾ ਹੈ ਛਿਪ ਜਾਂਦਾ ਹੈ ਆਪਣੇ ਮੂਲ 'ਚ ਜਾ ਕੇ ਉੱਠ ਚੱਲੇ ਚਲਾ ਜਾਂਦਾ ਇਹ ਅਸਤ ਦੋਤ ਹੈ ਦਾ ਜੋ ਜੋ ਆਦ ਬਿਹਾਰੀ ਉਹ ਸੁਰਤਾ ਜਿਹਦੇ ਅੰਦਰ ਨਾਮ ਪ੍ਰਗਟ ਹੁੰਦਾ ਉੱਥੇ ਤਾਂ ਹੀ ਜੁੜਿਆ ਰਹਿੰਦਾ ਉਹਦੀ ਸੋਚ ਬੈਠਾ ਰਹਿੰਦਾ ਜਿਹਦੇ ਬਹੁਤੀ ਛੋ ਪਤਰਾਲੀ ਐਸੇ ਦੀ ਛੋ ਪਤਰਾਲੀ ਬਹੁਤੀ ਐਸੇ ਦੀ ਗੱਲ ਹੈ ਉੱਥੇ ਗੁਰਮਤਿ ਹੈ ਮਾਤਾ ਕੀ ਵੀ ਮਾਤਾ ਕੀ ਵੀ ਕੋਈ ਹੋਰ ਨਹੀਂ ਹੈ ਮਾਤਾ ਕੀ ਵੀ ਹੈ ਗੁਰਮਤਿ ਹੀ ਹੈ ਬਵੇਕ ਬੁੱਧੀ ਦਾ ਲੋ ਮਾਤਾ ਕੀ ਵੀ ਹੈ ਰਾਸਾ ਬੁਰਤ ਖੀਰ ਕੇ ਹਾਲੀ ਖੀਰ ਉਹਦਾ ਦੁੱਧ ਕਿਹਾਲੀ ਘਿਓ ਤੋਂ ਬਣਿਆ ਹੋਇਆ ਉਹਨੂੰ ਮੱਖਣ ਮਿਲਦਾ ਦੁੱਧ ਬਣਾ ਕੇ ਦਿੰਦੀ ਹੈ ਅੰਬਰ ਦਾ ਰਸ ਹੁੰਦਾ ਖੀਰ ਦਾ ਦੁੱਧ ਨੂੰ ਕਹਿੰਦੇ ਨੇ ਕਿਹਾਲੀ ਘਿਓ ਤੋਂ ਬਣੀ ਹੋਈ ਪ੍ਰਥਮੇ ਮੱਖਣ ਪਾਛਾ ਦੁੱਧ ਅਰਥ ਜਾਂ ਲੱਭੇ ਨਹੀਂ ਤਾਂ ਹੋਰੇ ਹੋਰ ਕੰਨ ਜੇ ਜੋੜ ਲਈ ਉਹਨਾਂ ਨੇ ਹੋਰ ਕੀ ਕਰਦੇ ਵਿਚਾਰੇ ਕਰਦੇ ਵੀ ਕੀ ਜਦੋਂ ਅਰਥ ਨਹੀਂ ਮਿਲਦੇ ਫਿਰ ਕਿੱਧਰ ਤੁਰ ਝਾਕ ਕੇ ਫਿਰ ਵਿਦਵਾਨ ਕਹਾਣੀਆਂ ਘੜ ਲੈਂਦੇ ਹੁੰਦੇ ਗੁਰੂ ਅੰਗਦ ਦੇ ਘਰ ਵਾਲੀ ਦਾ ਨਾਮ ਬਣਾ ਲਿਆ ਹੋਰ ਕੀ ਕਰਦੇ ਕਰਦੇ ਵੀ ਹੋਰ ਕੀ ਸਮਝੇ ਸੁਰਤਰ ਚਿੰਤਾਵਣੀ ਕਾਮ ਤੈਨ ਬਸ ਜੱਕ ਕਾਮ ਤੈਨ ਬਸ ਜੱਕ ਕਾਮ ਤੇ ਨੂੰ ਕੀ ਹੈ ਜੇ ਤਾਂ ਹਰ ਕੰਮ ਪੂਰਾ ਹੋ ਜਵੇ ਉਹ ਵੀ ਕੀ ਹੈ ਉਹ ਵੀ ਨਾਮ ਹੈ ਨਾਮ ਹੈ ਸਾਰੀਆਂ ਇੱਛਾਵਾਂ ਪੂਰੀਆਂ ਗੱਲ ਹੋਣੀਆਂ ਨੇ ਜਦ ਪਾਇਆ ਅਗਵਾ ਭਾਰੋ ਹਉ ਤੇ ਨੋ ਗਿਰੋ ਸਭੇ ਇੱਛਾ ਪੂਰੀਆਂ ਜਦ ਪਾਇਆ ਅਗਮ ਅਪਾਰਾ ਇਹ ਕਬੂਦੇ ਨੋ ਨਾਮ ਹੈ ਸਭ ਕੁਝ ਹੈ ਸਾਡੇ ਨਾਮ ਹੈ ਸੰਸਾਗਰ ਹੈ ਨਾਮ ਹੈ ਸੁਰਤਾਰ ਹੈ ਨਾਮ ਹੈ ਚਿੰਤਾ ਬਲ ਚਿੰਤਾ ਬਲੀ ਬਲੀ ਮਨਾਂ ਵਿੱਚ ਉੱਥੇ ਕੀ ਹੈ ਚਿੰਤਾ ਬਲੀ ਤਾਂ ਕੀ ਗਿਆ ਸੁਖ ਬਲੀ ਚਿੰਤਾ ਬਲੀ ਦਾ ਉਲਟ ਗਿਆ ਸੁਖ ਬਲੀ ਪੰਜਵੇਂ ਪਾਸ਼ਾ ਦੀ ਬਣੀ ਇਹ ਚਿੰਤਾ ਬਲੀ ਦਾ ਉਲਟਾ ਸੁਖ ਬਲੀ ਸੁਖ ਅਬਰਤ ਪ੍ਰਭ ਨਾਮ ਹੈ ਨਾ ਨਾਮ ਚਿੰਤਾ ਬਣੀ ਕਿਵੇਂ ਖਾਦੋ ਜਿੱਦਾਂ ਚਿੰਤਾ ਸੁਖ ਬਣੀ ਨਾਲ ਮਨ ਵਿੱਚ ਸੁਖ ਪੈਦਾ ਕਰਨ ਵਾਲਾ ਅੰਮ੍ਰਿਤ ਪ੍ਰਭ ਨਾਮ ਇਹ ਕਰਕੇ ਨਾਮ ਹੈ ਸਿੱਧ ਹੋ ਗਿਆ ਨਾਮ ਅਰਥ ਨੇ ਹੋਰ ਹੋ ਨਹੀਂ ਸਕਦੇ ਅਰਥ ਗੁਰਬਾਣੀ ਜੇ ਪਤਾ ਲੱਗੂ ਗੁਰਬਾਣੀ ਦੇ ਅਰਥਾਂ ਦਾ ਉਹ ਬਣੀ ਬਾਣੀ ਲਿਖੀ ਤਾਂ ਲਿਖੀ ਤਾਂ ਚਿੰਤਾ ਬਣੀ ਸੀ ਚਿੰਤਾ ਬਣੀ ਖਤਮ ਕਿਵੇਂ ਹੁੰਦੀ ਹੈ ਨਾਮ ਨੂੰ ਹੁੰਦੀ ਹੈ ਸਾਹਮਣੇ ਤੋਂ ਪਹਿਲਾਂ ਚਿੰਤਾ ਨਹੀਂ ਜਾ ਸਕਦੀ ਚਿੰਤਾ ਕਿਵੇਂ ਜਾਊਗੀ ਖੋਰ ਹੈ ਕਹਿੰਦੇ ਚਿੰਤਾ ਜਾਏ ਬਟੇ ਹੰਕਾਰ ਹੰਕਾਰ ਪਹਿਲਾਂ ਮਿਟੂ ਚਿੰਤਾ ਬਾਅਦ ਜਾਊਗੀ ਇਹ ਵੀ ਗੱਲ ਹੈ ਇਹ ਚਿੰਤਾ ਚਲੀ ਜਾਊਗੀ ਹੰਕਾਰ ਰਹਿਣ ਦੀ ਦੋ ਇਕੱਠੇ ਹੀ ਨੇ ਕੰਡਾ ਨਿਕਲ ਗਿਆ ਪੀੜ ਵੀ ਖਤਮ ਹੋ ਗਈ ਉਹ ਕੰਡਾ ਬੱਚਾ ਪੈਰ ਤੇ ਪੀੜ ਤਾਂ ਹੋਣੀ ਉਹਦੀ ਕੰਡਾ ਵੀ ਨਿਕਲ ਗਿਆ ਪੀੜ ਵੀ ਆਣ ਗਈ ਹਾਂਜੀ ਕਾਮ ਬਸ ਜਾ ਕੇ ਕਾਮ ਤੇ ਬਸ ਜਾ ਕੇ ਕਾਮ ਤੇ ਵੀ ਉਹਦੀ ਬਸ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿੱਧ ਕਰ ਤਲ ਤਾ ਕੇ ਚਾਰ ਪਦਾਰਥ ਨੇ ਫਿਰ ਅਸ਼ਟ ਦਸਾ ਸਿੱਧ ਅਸ਼ਟ ਦਸਾ ਦਾ 18 8 ਲੱਗਦੀ ਅਸ਼ਟ ਦਸਾ ਦਸਾ ਦਸ ਸਿੱਧੀ ਸੋਜੀ ਸਿੱਧੀ ਵਜਨ ਦੇਖੋ ਸਿੱਧੀ ਇੱਕ ਵਜਨ 18 ਸਿੱਧੀ ਲਈ ਹੈ ਧੁੱਦੇ ਨੂੰ ਸਹਰੀ ਹਾਂ 18 ਸਿੱਧੀ ਲਈ ਸਿੱਧੀ ਇੱਕ ਵਜਨ ਧੁੱਦੇ ਨੂੰ ਸਹਰੀ ਹੈ ਅੱਜ ਦਾ ਦਾਨ 18 ਸਿੱਧੀ ਸੋਜੀ 18 ਪ੍ਰਾਣਾਂ ਦੀ ਸੋਜੀ ਅੱਜ ਦਸਾ ਸਿੱਧੀ ਸੋਜੀ ਨਾਮ ਨਿਤ ਕਰਤਲ ਤਾਕੇ ਨਾਮ ਰਿੱਧੀ ਨਾਮ ਨਿਧੀ ਕੀ ਆ ਨਵਾਂ ਖਜ਼ਾਨਾ ਨਾਮ ਦਾ ਗੁਰਮਤਿ ਵਾਲਾ ਗਿਆਨ ਸਾਰਾ ਹੀ ਇੱਥੇ ਵੀ ਤਾਂ ਦਿਨ ਸਿਆਰੀ ਹੈ ਨਾਮ ਨਾਲ ਦਿਨ ਸਿਆਰੀ ਹੈ ਦਿੱਤੀ ਖਜ਼ਾਨਾ ਨਾਮ ਦਿੱਤੀ ਨਵਾਂ ਖਜ਼ਾਨਾ ਆਤਮ ਗਿਆਨ ਦਾ ਨਵਾਂ ਖਜ਼ਾਨਾ ਜਿਹੜਾ ਹੁੰਦਾ ਹੀ ਨਹੀਂ 18 ਪ੍ਰਾਣ ਚ ਹੈ ਹੀ ਨਹੀਂ 18 ਪ੍ਰਾਣ ਚ ਕਿਤੇ ਅਸਲ ਜੇ 18 ਪ੍ਰਾਣਾਂ ਦੇ ਖਜ਼ਾਨੇ ਤੋਂ ਬਾਹਰ ਨਾਮ ਦਿੱਤਾ ਹੈ ਇਹ ਜੇ ਨਮਰਤ ਆ ਗਈ ਤਾਂ 18 ਪ੍ਰਾਣ ਦੀ ਸੋਚੀ ਇਹਦੇ ਵਿੱਚ ਆ ਗਈ ਇਹ ਨਵਾਂ ਨਾਮ ਹੁੰਦਾ ਇਹ ਗੱਲ ਨਵੀਂ ਹੈ ਇਹ ਅਰਥ ਵੀ ਨਵੇਂ ਤਾਂ ਹੀ ਬਦਲ ਦਿੰਦਾ ਨਾ ਇਹ ਅਰਥ ਜਿਹੜੇ ਪੁੱਠੇ ਕੀਤੇ ਨੇ ਸਿੱਧੇ ਤਾਂ ਹੀ ਹੁਲੋੜੇ ਨਾ ਉਹਨਾਂ ਦਾ ਕਰਤਲ ਕਰਤਲ ਹੱਥ ਦੀ ਥੇੜੀ ਤੇ ਜਾ ਕੇ ਤਾਂ ਕਿਹਦੇ ਜਿਹਦੇ ਕੋਲ ਨਮਰਤਾ ਹੈ ਇਹਦੇ ਹੀ ਹੈਗੇ ਨੇ ਰਵਦਾਸ ਦੇ ਹੀ ਨੇ ਹੋਰ ਕਿਹਦੇ ਨੇ ਜਿਹਦੇ ਕੋ ਨਾਮ ਹੈ ਉਹਦੇ ਹੁੰਦੇ ਹੀ ਨੇ ਆਪਣਾ ਮੈਂ ਥੋੜੀ ਕਹੂਗਾ ਮੇਰੇ ਨੇ ਉਹ ਤਾਂ ਕੇ ਕਹਤਾ ਉਹਦੇ ਨੇ ਜਿਹਦੇ ਕੋ ਨਾਮ ਹੈ ਉਹਦੇ ਹੈਗੇ ਨੇ ਰਵਦਾਸ ਦੇ ਹੀ ਨੇ ਓਹੋ ਰਵਦਾਸ ਦੇ ਹੈਗੇ ਤਾਂ ਤਾਂ ਹੀ ਡਡੌਤ ਕੀਤੀ ਉਹਨਾਂ ਨੇ ਮਾਮਲੇ ਨੇ ਐਵੇਂ ਕਰਤੀ ਡਡੌਤ ਕਾਹਦੇ ਕੀਤੀ ਹੈ ਦੇਖ ਕੇ ਕੀਤਾ ਕੁਛ ਉਹਦੇ ਥੋੜੀ ਕਹੇ ਮੇਰੇ ਨੇ ਬਸ ਸਾਰਿਆਂ ਦੇ ਹੁੰਦੇ ਨੇ ਕੋਈ ਹੋਵੇ ਜਿਹਦੇ ਕੋ ਨਾਮ ਆ ਉਹਦੇ ਕੋ ਸਭ ਇਹ ਹੁੰਦਾ ਕੀ ਹੈ ਵੀ ਕੀ ਅਸਤ ਦਸਾਸਤ ਦੀ 18 ਪ੍ਰਾਣ ਦੀ ਸੋਚੀ ਹੋਈ ਹੈ ਹੱਥ ਜੋੜ ਕੀ ਹੈ ਉਹ 18 ਪ੍ਰਾਣ ਦੀ ਸੋਚੀ ਹੱਥ ਚ ਹੈ ਨਾ ਦੀ ਆ ਖਜ਼ਾਨਾ ਦੂਆ ਗੁਰਬਾਣੀ ਨੂੰ ਸਮਝਣ ਦਾ ਆ ਲਿਖਣ ਦਾ ਜਾਂਦੀ ਛੁੱਟਣ ਦੀ ਵਿਧੀ ਆਇਆ ਛੁੱਟਣ ਦੀ ਵਿਧੀ ਦਾ ਗਿਆਨ ਇਹ 18 ਪ੍ਰਾਣ ਦਾ ਗਿਆਨ ਇਹ ਤਾਂ ਫਿਰ ਹੈ ਉਹ ਦੇਖੋ ਕੋਈ ਹੋਰ ਕੋਈ ਹੁਕਮ ਤੇ ਦਾ ਨਹੀਂ ਗਿਆ ਹੋਇਆ ਵੀ ਉਹਦੇ ਬਸ ਚ ਸਾਰੀ ਦੁਨੀਆ ਜੰਬੜਾ ਮਰਨਾ ਹੈ ਹੋਰ ਹੋਰ ਕੁਝ ਨਹੀਂ ਉਹਦੇ ਬਸ ਚ ਹੈ ਆ ਸੋਚੀ ਸੋਚੀ ਹੈ ਜੀ ਗੁਰੂ ਕੋਈ ਸ੍ਰੀ ਕੇ ਖੁਦਾ ਨਹੀਂ ਹੈ ਉਹ ਉਹ ਤਾਂ ਦਾਸ ਹੈ ਆਪਣੇ ਦਾਸ ਕੋ ਦੇ ਬੜਾਈ ਦਾਸ ਹੀ ਬੜਾਈ ਦੇਤੀ ਸੋਚੀ ਦੇਤੀ ਸੋਚੀ ਤਾਂ ਬੜੀ ਵਡਿਆਈ ਕੁਛ ਨਹੀਂ ਹੈ ਸੰਸਾਰ 'ਚ ਲਾਭ ਤੋਂ ਬੜੀ ਵਡਿਆਈ ਹੋਰ ਕੁਝ ਨਹੀਂ ਇਹ ਤੋਂ ਵੱਡੀ ਕੋਈ ਵਸੂ ਨਹੀਂ ਹੈ ਸੰਸਾਰ 'ਚ ਹੋਰ ਕੋਈ ਚੀਜ਼ ਹੈ ਨਹੀਂ ਹੈ ਹਰ ਹਰ ਹਰ ਨਾ ਜਪੇ ਰਸਨਾ ਉਹ ਪੰਡਤਾਂ ਨੂੰ ਕਹਿ ਰਿਹਾ ਉਹ ਕਿਸੇ ਦਾ ਜਿਹਦੇ ਗੱਲ ਹੋ ਰਹੀ ਹੈ ਹਰ ਹਰ ਹਰ ਨਾ ਜਪੇ ਰਸਨਾ ਜਪੇ ਹਰ ਹਰ ਹਰ ਨਾ ਜਪੈ ਰਸਨਾ ਜਪੈ ਜਪੈ ਰਸਨਾ ਓਏ ਹਰ ਹਰ ਹਰ ਕਿਉਂ ਨਹੀਂ ਜਪਦਾ ਰਸਨਾ ਨਾਲ ਐਸ ਤਰੀਕੇ ਨਾਲ ਹਰ ਜਪ ਹਰ ਨੂੰ ਜਾਣ ਜਪ ਕਿ ਤੈਨੂੰ ਹਰ ਚੋ ਰਸ ਆ ਜਾ ਹਰ ਦਾ ਰਸ ਮਿਲ ਜਾ ਹਰ ਰਸ ਮਿਲ ਜਾ ਹਰ ਨਾਲ ਜੁੜ ਕੇ ਜਪੇਗਾ ਹਰ ਨਾਲ ਜੁੜ ਕੇ ਤਾਂ ਰਸ ਆ ਜਾਊਗਾ ਹਰ ਨਾਲ ਜੁੜ ਕੇ ਹਰ ਨੂੰ ਸਮਝ ਹਰ ਕੀ ਅਰਦੇ ਨਾਲ ਮੂਲ ਇੱਕ ਬਨ ਕਿ ਚਿੱਤ ਹੋ ਕੇ ਜਹਨ ਨੂੰ ਸਮਝੇਗਾ ਤਾਂ ਰਾਸ ਆਊਗਾ ਹਰ ਵਿੱਚੋਂ ਤੇਰੀ ਹੋਦ ਹੈ ਹਰ ਕਾਂਟੇ ਤੋਂ ਹਰਿਆ ਭਰੇ ਹਰ ਤਾਂ ਤੇਰਾ ਮੂਲ ਤੇਰਾ ਉੱਥੋਂ ਹੀ ਜੁੜਦਾ ਤੂੰ ਜੁੜ ਗਿਆ ਸ਼ਰੀਰ ਨਾਲ ਸ਼ਰੀਰ ਨਾਲ ਜੁੜ ਕੇ ਜਿਹੜੇ ਲੋਕ ਜਪਦੇ ਨੇ ਉਹਨਾਂ ਨੂੰ ਰਸ ਨਹੀਂ ਲਾਉਂਦਾ ਸਕਦਾ ਕਦੇ ਵੀ ਇਸੇ ਕਰਕੇ ਹੀ ਆਇਆ ਇਹਨੂੰ ਮਸਕੀਨ ਨੂੰ ਸਰੀਰ ਨਾਲ ਜੁੜ ਕੇ ਜਪਦੇ ਨੇ ਜੋ ਲੋਕ ਸਰੀਰ ਨਾਲ ਜੁੜ ਕੇ ਨਾਮ ਜਪਦੇ ਨੇ ਨਾਮ ਦਾ ਰਸ ਨਹੀਂ ਆ ਸਕਦਾ ਨਾਮ ਦਾ ਰਸ ਆਊਗਾ ਆਪਣੇ ਮੂਲ ਨਾਲ ਜੁੜ ਕੇ ਕੇ ਜਿੱਦਾਂ ਉਹ ਮੂਲ ਚੋਂ ਰਸ ਦਾ ਮੂਲ ਚੋਂ ਹੋਣਾ ਹੋਰ ਕਿੱਥੋਂ ਹੋਣਾ ਮੂਲ ਚੋਂ ਰਸ ਹੋਣਾ ਹੋਰ ਹੋਣਾ ਕਿੱਥੋਂ ਰਸ ਉਹਨੇ ਜੁੜ ਗਏ ਤਾਂ ਹੀ ਰਸ ਆਊਗਾ ਉਹ ਰਾਸ ਹਿਰਦੇ 'ਚ ਹੈ ਤਾਂ ਇਹਦਾ ਰਾਮ ਨਾਮ ਜਪ ਹਿਰਦੇ ਮਾਹੇ ਉਹ ਹਿਰਦੇ ਜੁਦਾ ਤਿਰਕੁੜੀ 'ਚ ਨਹੀਂ ਹੁੰਦਾ ਤਿਰਕੁੜੀ ਜਪਦੇ ਨੇ ਤਿਰਕੁੜੀ 'ਚ ਨਹੀਂ ਹੁੰਦਾ ਇਹ ਰਸ ਹਿਰਦੇ ਜਪਦਾ ਯਾਨੀ ਸ਼ਬਦ ਵਿਚਾਰ ਕਰਨੀ ਗੁਰਬਾਣੀ ਵਿਚਾਰ ਕਰਨੀ ਉਹ ਨਾਮ ਜਪਣ ਜੇ ਗਾਹਾਂ ਕਹਿ ਦਈਏ ਇਹ ਦੋ ਉਹ ਇਹਨੂੰ ਰੜਕਣਾ ਰੜਕਣਾ ਹੀ ਜਪਣਾ ਹੁੰਦਾ ਗੁਰਬਾਣੀ ਰੜਕ ਲੋ ਰੜ ਕੇ ਮੱਖਣ ਖਾ ਲੋ ਮੱਖਣ ਦੇ ਵਿੱਚ ਹੈਗਾ ਸੰਤੋ ਮੱਖਣ ਖਾਇਆ ਛਾਛ ਪੀਏ ਸੁੱਧਾ ਜਿਹੜਾ ਬੁੱਝਣ ਵਾਲੀ ਗੱਲ ਹੈ ਉਹ ਗੱਲ ਆ ਹੁਣ ਇਹੀ ਗੱਲ ਆਉਗੀ ਅਵਰ ਸਭ ਤਿਆਗ ਬਚਨ ਰਚਨਾ ਆ ਜਿਹੜੀ ਹੈ ਨਾ ਬਚਨ ਰਚਨਾ ਸਾਰੇ ਸੰਬੰਧ ਪ੍ਰਾਣਾ ਦੀ ਹੋਰ ਗੱਲਾਂ ਛੱਡ ਦੋ ਸਾਰੀਆਂ ਜਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਸਾਖੀਆਂ ਸੁਣਾਉਣੀਆਂ ਥੋੜੀਆਂ ਛੱਡ ਦਿਓ ਬੜੇ ਬੜੇ ਝੂਠ ਬੋਲਣੇ ਛੱਡਦੇ ਹੋ ਮੁਝੇ ਤਰੂਰ ਉਹ ਹੋਇਆ ਇੱਕ ਡੱਗ ਬਾਹਰ ਖੜਾ ਹੋ ਗਿਆ ਇਹ ਹੋ ਗਿਆ ਇਹ ਸਭ ਛੱਡਦੇ ਹੋ ਇਹ ਚ ਕੁਝ ਨਹੀਂ ਰੱਖਿਆ ਹੋਇਆ ਹਰ ਤੇ ਥੋੜੇ ਅੰਦਰ ਹੈ ਸਾਰਿਆਂ ਦੇ ਨਾਲ ਜੁੜ ਕੇ ਹਰ ਨੂੰ ਜਾਣ ਲੋ ਉਹ ਜੇ ਰਾਸ ਆਊਗਾ ਇਹ ਕੰਮ ਕਰਦਾ ਨਹੀਂ ਹੋਰ ਹੋਰ ਸਾਖੀਆਂ ਮਗਰ ਪਿਆ ਹੋਇਆ ਬਚਨ ਰਚਨਾ ਹੈ ਬਾਕੀ ਬਚਨ ਰਚਨਾ ਦਾ ਤਿਆਗ ਕਰਕੇ ਲੋ ਸਿਮਰ ਸ਼ਾਸਤਰ ਪੜ੍ਹਨੇ ਸੁਣਾਉਣੇ ਛੱਡ ਕੇ ਹਰ ਹਰ ਹਰ ਜਪੇ ਰਸਨ ਹਾਂ ਇਹ ਭਾਈ ਗੁਰਦਾਸ ਜੀ ਦਾ 12 ਛੱਡ ਕੇ ਸਾਰਾ ਇਤਿਹਾਸ ਛੱਡ ਕੇ ਗੁਰਬਾਣੀ ਨੂੰ ਜਪ ਲੋ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਇਹਨੂੰ ਸਮਝ ਲੋ ਸਮਝ ਲੋ ਇਹਨੂੰ ਰੜਕ ਲੋ ਰੜਕ ਲੋ ਵਖੜ ਖਾ ਲੋ ਜਨ ਬਲੋਇਆ ਤਨ ਖਾਇਆ ਕੀ ਲੱਭੂਗਾ ਸਾਖੀ ਤੁਹਾਨੂੰ ਸਾਖਿਆ ਦਾ ਉਲਟੇ ਰਾਹ ਪਾਉਣ ਵਾਲੀਆਂ ਨੇ ਸਾਰੀਆਂ ਜਾਣ ਕੇ ਘੜੀਆਂ ਨੂੰ ਜਿਹਨਾਂ ਨੇ ਉਲਟੇ ਰਾਹ ਪਾਉਣਾ ਸੀ ਵਚਨ ਰਚਨਾ ਨੂੰ ਛੱਡ ਦਿਓ ਉਹਦਾ ਵਚਨ ਰਚਨਾ ਇਹ ਸਾਖੀ ਜੋਰ ਕੀ ਹੈ ਵਿਦਵਤਾ ਦਿਖਾਈ ਹੋਈ ਹੈ ਲੱਛੇਦਾਰ ਗੱਲਾਂ ਕੀਤੀਆਂ ਹੋਈਆਂ ਰਹਾਉ ਨਾਨਾ ਖਿਆਨ ਪ੍ਰਾਣ ਵੇਦ ਵਿਦ ਚੌਥੇ ਅੱਖਰ ਮਾਹੀ ਜਿੰਨੇ ਤੜਾ ਤੜਾ ਦੇ ਵਿਖਿਆਨ ਕੀਤੇ ਹੋਏ ਨੇ ਲਿਖੇ ਹੋਏ ਨੇ ਮਾਨੋ ਖਿਆਨ ਹਾਂ ਭਾਰਤ ਭਾਰਤ ਦੇ ਵਿਖਿਆਨ ਰਾਖੀਆਂ ਬਣਾਈਆਂ ਹੋਈਆਂ ਨੇ ਉਹ ਗਿਆਨ ਵੀ ਦਿੱਤਾ ਹੋਇਆ ਗਿਆਨ ਕਰਾਇਆ ਸਾਖੀਆਂ ਚੂਤਕ ਚੌਥੀ ਅੱਖਰਾਂ ਦੇ ਵਿੱਚ ਹੈ ਇਹ ਪੈਂਤੀ ਦੀ ਅੱਖਰ ਬਣੇ ਅੱਖਰ ਚੌਥੀਆਂ ਬਣੇ ਅਸੀਂ ਪੈਂਤੀ ਅੱਖਰ ਬਣਦੇ ਆ ਊੜਾ ਅੱਖਰਾਂ ਤੋਂ ਬਾਹਰ ਹੈ ਇਸ ਕਰਕੇ ਕੂੜੇ ਕੂੜੇ ਕੱਲੇ ਨਾਲੇ ਉਕਾਰ ਬਣਦਾ ਕਿ ਉਕਾਰ ਜਦ ਲਿਖਿਆ ਤਾਂ ਕੱਕਾ ਵਿੱਚ ਆਇਆ ਕੰਨਾ ਵੀ ਆਇਆ ਰਾਰਾ ਵੀ ਆਇਆ ਟਿੱਪੀ ਵੀ ਆਈ ਹੈ ਊੜਾ ਵੀ ਆਇਆ ਪਰ ਕੱਲੇ ਊੜੇ ਨਾਲੇ ਉਕਾਰ ਬਣਿਆ ਇਸ ਕਰਕੇ ਅਖਰਾਂ ਨੂੰ ਬਾਹਰ ਹੈ ਊੜੇ ਤੋਂ ਕੋਈ ਪੈਂਤੀ ਨਹੀਂ ਸ਼ੁਰੂ ਹੁੰਦੀ ਸੰਸਾਰ ਦੀ ਕੋਈ ਅਲਫਾਬੈਟ ਸ਼ੁਰੂ ਨਹੀਂ ਹੁੰਦਾ ਇਹ ਤਾਂ ਸ਼ੁਰੂ ਹੁੰਦੀ ਹੈ ਸਿੱਧੀ ਆ ਤਾਂ ਸ਼ੁਰੂ ਹੁੰਦੀ ਹੈ ਆੜੇ ਤੋਂ ਪਰ ਗੁਰਮੁਖੀ ਉੜੇ ਤੋਂ ਸ਼ੁਰੂ ਹੁੰਦੀ ਕਿਉਂਕਿ ਗੁਰਮੁਖੀ ਹੈ ਨਾ ਹੈ ਇਹ ਗੁਰਮੁਖਾਂ ਦੀ ਪੈਂਤੀ ਹੈ ਅਲੱਗ ਹੈ ਪੈਂਤੀ ਮਾਖਰ ਆਪ ਹੈ ਉਹ 35ਵਾਂ ਅੱਖਰ ਜੋ ਹੈ ਆਪ ਅਖੰਡੀ ਅਸਲ ਚ ਅਖਾਣ ਹੈ ਉਹ ਉਹ ਉੜੇ ਦੇ ਵਿੱਚ ਹੈ ਉੜੇ ਤੰਨੇ ਲੋਕ ਨੇ ਤੰਨੇ ਖਾਦੇ ਨੇ ਉੜੇ ਦੇ ਚੌਥੇ ਅਖਰਾਂ ਦੇ ਵਿੱਚ ਹੀ ਹੈ ਨਾਨਾ ਖਿਆਨ ਪ੍ਰਾਣ ਵੇਦ ਵਿਧੀ ਚੌਥੇ ਅਖਰ ਮਾਈ ਚੌਥੀ ਅਖਰ ਬੰਨੇ ਨੇ ਪੰਜਵੀਂ ਵਾਰ ਹੀ ਨਹੀਂ ਹੋਇਆ ਅਖਰ ਚੌਥੀ ਵਾ ਅਖਰ ਹੈ ਅਖਰ ਨਹੀਂ ਹੋਇਆ ਉਹ ਪੰਜਵੀਂ 35 ਅਖਰ ਹੈ ਅਖਰ ਨਹੀਂ ਹੈ ਚੌਥੀ ਅਖਰ ਨੇ 35ਵਾਂ ਅਖਰ ਹੈ ਇਹ ਕੌਣ ਲਗਾ ਰਿਹਾ ਇਹ ਗੱਲ ਕਿੱਥੇ ਗਈ ਇਹ ਗੱਲ ਕਿਉਂ ਨਹੀਂ ਕਹੀ ਕਿਸੇ ਨੇ ਵਿਦਵਾਨਾਂ ਨੇ ਵਿਦਵਾਨ ਸੁੱਤੇ ਪਏ ਸੀ ਉਹ ਅੱਖਰ 35 ਦੇ ਚੌਥੀ ਗੱਲ ਤੂੰ ਸੁੱਤੇ ਪਏ ਹੋ ਕਾਹਦੇ ਕਹਿੰਦਾ ਤੇ ਚੌਥੀ ਬੰਦਾ ਤੁਸੀਂ 35 ਬੰਦੇ ਹੋ ਇਹ ਪੇਰਤ ਕੀ ਆ ਵਾਲਾਂ ਦੀ ਗੱਲ ਵਿਦਵਾਨ ਨਹੀਂ ਸਮਝ ਸਕਦੇ ਕੱਲ ਤਾਂ ਵਾਲਾਂ ਦੀ ਹੈ ਇਹ ਵਿਦਵਾਨ ਨੇ ਵਿਚਾਰੇ ਵਿਦਵਾਨ ਕੌਣ ਨੇ ਮੂਰਖ ਪੰਡਤ ਕੌਣ ਹੁੰਦਾ ਮੂਰਖ ਵਿਦਵਾਨ ਕੀ ਹੁੰਦਾ ਮੂਰਖ 34 35 ਪੈਂਤੀ ਦਾ ਭੇਦ ਕਿਉਂ ਨਹੀਂ ਤੁਸੀਂ ਉੜਦੇ ਜਾਣਿਆ ਕੀ ਗੱਲ ਹੈ ਬੜੇ ਬੜੇ ਦਸਵਾਂ ਦਾ ਟਿੱਪਣੀ ਕਰੀ ਜਾਂਦੇ ਆਹ ਆਹੀ ਦੱਸ ਦਿੱਤੇ ਕੀ ਹੈ ਅਜੇ ਤਾਂ ਬਹੁਤ ਕੁਝ ਪਿਆ ਤੁਹਾਡੇ ਉਹ ਗੱਲ ਬਣਨੀ ਹੈ ਜਿਹੜੀ ਤੁਸੀਂ ਬੋਲਣਾ ਹੀ ਨਹੀਂ ਜੈ ਜੇ ਪੜਦਾ ਹੋਈ ਸੀ ਨਾ ਭਗਤਾਂ ਨੇ ਕੀਤੀ ਇਹ ਜੀ ਵਿਦਵਾਨਾਂ ਨੂੰ ਹੋਣ ਵਾਲੀ ਆ ਹੁਣ ਉਦੋਂ ਵੀ ਬੁਰੀ ਹੋਊਗੀ ਉਹ ਪੜਨ ਤਾਂ ਫੇਰ ਵੀ ਸ਼ਾਸਤਰੇ ਕਹਿੰਦੇ ਇਹ ਤਾਂ ਬੋਲ ਬੈਠੇ ਖਰਾਬ ਹੈ ਗੁਰਬਾਣੀ ਤੇ ਹੀ ਛੇਤਰ ਭਰੇਟ ਡੇਨਾ ਦੀ ਉਹ ਦੁਨੀਆ ਨੂੰ ਸਭ ਕੁਬਲ ਚੋ ਉਹ ਚੋਰ ਤਾਂ ਘੁੱਟ ਪੈਂਦੀ ਹੈ ਜਿਹਦੇ ਮਨ ਚ ਚੋਰੀ ਕਰਨ ਦੀ ਇੱਛਾ ਵੀ ਹੁੰਦੀ ਉਹ ਛੁੱਟ ਜਾਂਦੀ ਹੈ ਦੂਏ ਸੁਧਰ ਜਾਂਦੇ ਨੇ ਸਾਰੇ ਇੱਕ ਨੂੰ ਫਾਂਸੀ ਲੱਗਦੀ ਹੈ ਦੂਰੀ ਨੂੰ ਸਭ ਕੁਝ ਜਾਂਦਾ ਦਹਿਸ਼ਤ ਹੋ ਜਾਂਦੀ ਹੈ ਬਿਆਸ ਵਿਚਾਰ ਕਹੋ ਪਰ ਬਿਆਸ ਵਿਚਾਰ ਕਹਿਓ ਪਰਮਾਰਥ ਵੇਦ ਬਿਆਸ ਨੇ RAM ਨਾਮ ਸਰ ਨਹੀਂ ਵੇਦ ਬਿਆਸ ਕਿਹਨੂੰ ਕਹਿੰਦੇ ਅਸੀਂ ਵੇਦ ਬਿਆਸ ਨੂੰ ਅੱਜ ਗੁਰਮੁਖ ਕਹਿੰਦੇ ਹਾਂ ਉਹ ਬਿਆਸ ਕਹਿੰਦੇ ਸੀ ਜਦੋਂ ਵੇਦ ਸੀ ਨਾ ਜਦੋਂ ਗੁਰਬਾਣੀ ਦੇ ਕਿਸੇ ਗ੍ਰੰਥ ਨੂੰ ਵੇਦ ਬੰਦੇ ਹੋਇਆ ਸੀ ਅਸਲ ਜੇ ਵੇਦ ਦੇ ਵਿੱਚ ਕਿਤੇ ਕਿਤੇ ਕਿਤੇ ਕਿਤੇ ਬ੍ਰਹਮ ਗਿਆਨ ਬਿਆਸ ਨੇ ਉਹੀ ਚੁਗਿਆ ਹੰਸ ਦੀ ਨਾ ਉਹਨੇ ਹੀਰੇ ਮੋਤੀਆਂ ਚੁਗੇ ਨੇ ਬਾਕੀ ਛੜਤਾ ਉਹ ਤਾਂ ਹੀ ਕਹਿਆ ਹੰਸ ਹੀਰੇ ਚੁਗਦੇ ਹੁੰਦੇ ਨੇ ਮੋਤੀ ਉਹਨੇ ਵੇਦ ਵਿੱਚੋਂ ਹੀਰੇ ਮੋਤੀ ਚੁਗਲੇ ਬਾਕੀ ਛੜਤਾ ਉਹ ਬਿਆਸ ਸੀ ਅੱਜ ਗੁਰਮੁਖ ਹੈ ਉਹ ਅੱਜ ਸਾਡੇ ਕੋਲ ਡਰੋਲ ਹੀਰੇ ਮੋਤੀਆਂ ਦਾ ਗ੍ਰੰਥ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਜਿੱਤੇ ਹੀਰੇ ਮੋਤੀ ਹੋਣ ਉਹ ਹੀਰੇ ਮੋਤੀਆਂ ਚੋਂ ਅਸੀਂ ਡਿਨਾਈ ਕਰ ਦਈਏ ਕਿ ਉਹ ਸਾਰਾ ਹੀ ਕੋਈ ਹੀਰਾ ਤਾਂ ਕਿਸੇ ਵੀ ਪਿਆ ਹੋਵੇ ਜੇ ਕਣਕ ਦੀ ਬੋਰੀ 'ਚ ਹੀਰਾ ਹੋਵੇ ਤਾਂ ਛੱਡ ਦੀਦਾ ਉਹਦੀ ਕੀਮਤ ਘਟ ਜਾਂਦੀ ਹੈ ਨਾਲੇ ਜਿਵੇਂ ਡਿਗਿਆ ਹੋਇਆ ਹੋਵੇ ਕੋਈ ਲਾਲ ਕੀ ਉਹਦੀ ਕੀਮਤ ਘਟ ਗਈ ਤੇ ਡਰਾਈ ਕਿਵੇਂ ਕਰ ਦੋਗੇ ਉਹਦੀ ਕੀਮਤ ਜਿਹੜਾ ਡਰਾਈ ਕਰੂ ਉਹ ਤਾਂ ਮੂਰਖ ਵੱਡਾ ਕੋਈ ਨਹੀਂ ਇਹ ਸਾਡੇ ਸਿੱਖ ਵਿਦਵਾਨ ਮੂਰਖ ਤਾਜ਼ੀ ਨੇ ਹੀਰੇ ਮੋਤੀ ਉੱਥੇ ਹੈ ਪਰ ਉੱਥੇ ਪੱਥਰਾਂ ਰਲੇ ਹੋਏ ਨੇ ਜੇ 1 ਲੱਖ ਸਵਾ ਲੱਖ ਸ਼ਲੋਕ ਦੇ ਵਿੱਚ 4000 ਸ਼ਲੋਕ ਪਿਆ ਉਹੀ ਹੈ ਸਮਝ ਲਓ ਜਿਵੇਂ ਪੱਥਰਾਂ ਜੋ ਹੀਰੇ ਮੋਤੀ ਲੱਭ ਕੇ ਲਿਆਉਂਦੇ ਨੇ ਲੋਕ ਕਾਤੇ ਕਰਦੇ ਲੱਭਣ ਉਹਨਾਂ ਦਾ ਜਿਹੜੀ ਚੀਜ਼ ਆ ਕਾਬਲੀ ਉਹ ਚਾਹੀਦੀ ਆ ਉਹਨਾਂ ਦੇ ਬਾਕੀ ਪੱਥਰਾਂ ਦਾ ਕੀ ਲੈਣਾ ਤੁਸੀਂ ਲੱਭ ਲਓ ਅੱਗੇ ਉਹ ਲੱਭਦੇ ਰਹੇ ਨੇ ਉਹ ਸਾਨੂੰ ਸੌਖਾ ਕਰਤਾ ਲੱਭ ਕੇ ਰੱਖਦੇ ਇੱਕ ਪਾਸੇ ਰੱਖਦੇ ਕੱਢ ਕੇ ਇਸੇ ਕਰਕੇ ਲੱਗਾ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਵਿਚਾਰਾ ਇਹ ਗਿਆਨ ਉੱਥੇ ਵੀ ਪਿਆ ਹੀਰੇ ਦੀ ਕੋਈ ਕੀਮਤ ਨਹੀਂ ਘਟਦੀ ਜੇ ਜ਼ਿਆਦਾ ਪੱਥਰਾਂ 'ਚ ਮਿਲਦੀ ਹੈ ਉਹਦੀ ਕੀ ਉਹ ਤਾਂ ਉਹਨਾਂ ਦਾ ਹੀ ਹੈ ਉਹਦੀ ਕੀਮਤ ਉਹਦੀ ਹੋਈ ਹੈ ਉਹ ਨਹੀਂ ਘਟਦੀ ਹੁੰਦੀ ਇਹ ਤੇ 1000 ਪੱਥਰ ਪਿਆ ਜੇ ਵਿੱਚ ਹੀਰਾ ਰੱਖ ਤੇ ਛੋਟਾ ਜਿਹਾ ਜੇ ਟੱਕ ਵਜਰੀ ਦੇ ਵਿੱਚ 10 ਹੀਰੇ ਕੋਈ ਲਗੋ ਲਿਆਵੇ ਪਤਾ ਲੱਗ ਜਵੇ ਕਿਸੇ ਨੂੰ ਇਹ ਟੱਕ 'ਚ ਟੱਕ ਵਜਰੀ ਦੀ ਛੋਟੀ ਕੀਮਤ ਰਹਿ ਗਈ ਹੀਰਿਆਂ ਦੀ ਕੀਮਤ ਵਿੱਚ ਜੁੜ ਜਾਂਦੀ ਹੈ ਜਿਹੜੇ ਪਤਾ ਲੱਗਦੀ ਸਾਰੇ ਉਹ ਕਹਿੰਦਾ ਬਜਰੀ ਤੂੰ ਸਾਰੀ ਉਹ ਲੈ ਜਾ ਮੈਨੂੰ ਆ ਦੇ ਜਾ ਜਿਹੜਾ ਮਾਲਕ ਹੈ ਨਾ ਬਜਰੀ ਦੀ ਕੀਮਤ ਤਾਂ ਤੁਹਾਨੂੰ ਦੇ ਕੇ ਆਵੇ ਉੱਥੇ ਹੀਰਾ ਲਗੋ ਲਿਆਵੇ ਟਰੱਕ ਡਰਾਈਵਰ ਨੂੰ ਪਾੜਾ ਵੀ ਦੇ ਦੇ ਜਦੋਂ ਦੇ ਹੀਰੇ ਪਹੁੰਚ ਦੇ ਬਾਰਡਰ ਤੇ ਪਰੇ ਉਹ ਕਹੋ ਭਾਈ ਮੈਨੂੰ ਹੀਰੇ ਦੇ ਦੇ ਬਜਰੀ ਵੀ ਤੂੰ ਹੀ ਲੈ ਜਾ ਪਾੜਾ ਵੀ ਲੈ ਜਾ ਆ ਹੀਰਾ ਨਾ ਮਿਲਣਾ ਸੀ ਕਿਸੇ ਨੂੰ ਕੀਮਤ ਉਹਦੀ ਆਪਣੀ ਕੀਮਤ ਹੈ ਇਹਦੀ ਆਪਣੀ ਕੀਮਤ ਹੈ ਉਹਦੀ ਕੀਮਤ ਘਟ ਗਈ ਇਸ ਕਰਕੇ ਬੇਦਾਂ ਦੀ ਕੋਈ ਕੀਮਤ ਨਹੀਂ ਘਟੀ ਕੋਈ ਕੀਮਤ ਉਹਦੀ ਹੋਈ ਚਾਹੇ ਕਲਰ ਰੁਪਈਆ ਕਿਤੇ ਉਹਦੀ ਹੋ ਗਈ ਉਹਦੀ ਜਿਨ੍ਹਾਂ ਨੇ ਉਹਦੀ ਕੀਮਤ ਘਟਾਈ ਉਹਨਾਂ ਨੇ ਇਹਦੀ ਵੀ ਘਟਾਤੀ ਨਿਰਾਂ ਦੀ ਵਿਗੜਾਤੀ ਨੇ ਇਹਦੀ ਕੀ ਕੀਮਤ ਬਾਲੀ ਤੁਸੀਂ ਫਿਰ ਜਿਹੜੇ ਉਹਦੇ ਖਿਲਾਫ ਨੇ ਬੇਦਿਆ ਦੀ ਦੱਸੋ ਕੀ ਕੀਮਤ ਪਾਈ ਹੈ ਇਹਦੀ ਦਿਖਾਓ ਕੀ ਕੀਮਤ ਪਾਈ ਹੈ ਤੁਸੀਂ ਜਿਨ੍ਹਾਂ ਨੇ ਉਹਦੀ ਕੀਮਤ ਪਾਈ ਹੈ ਉਹਨੇ ਇਹਦੀ ਕੀਮਤ ਪਾਈ ਹੈ ਜਿਨ੍ਹਾਂ ਨੇ ਉਹਦੀ ਕੀਮਤ ਨਹੀਂ ਪਾਈ ਇਹਦੀ ਵੀ ਪਾਈ ਭਗਤਾਂ ਨੇ ਉਹਨਾਂ ਨੇ ਵੀ ਕੀਮਤ ਪਾਈ ਇਹਦੀ ਵੀ ਪਾਈ ਕੋਈ ਚੀਜ਼ ਨਹੀਂ ਕਿ ਉਹ ਬਜੀ ਜੋ ਨਿਕਲੇ ਟੱਕ ਜੋ ਨਿਕਲੇ ਹੀਰੇ ਨੂੰ ਜੋੜੀ ਕਹਿੰਦੇ ਬਣੀ ਲੈਂਦਾ ਇਹ ਬਜੀ ਜੋ ਆਏ ਹੋਏ ਕਹਿ ਦੂਗਾ ਉਹਦਾ ਕੋਈ ਕੀ ਹੁੰਦਾ ਉਹਦੀ ਸਿਆਣਾ ਤਾਂ ਨਹੀਂ ਕਹਿੰਦਾ ਮੂਰਖ ਭੰਗ ਕਰ ਕੋਈ ਹਾਂਜੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰ ਨਹੀਂ ਵਿਆਸ ਗੁਰਮਖਾ ਨੇ ਪਰਮਾਰਥ ਦੀ ਗੱਲ ਕਹੀ ਆ ਵਿਚਾਰ ਕੇ ਭਈ ਪਾਈ ਜਿੰਨੇ ਵੀ ਕਹਾਣੀਆਂ ਸਾਖੀਆਂ ਨੇ ਜਿੰਨੇ ਵੀ ਸਬਰ ਸ਼ਾਸਤਰ ਨੇ ਇਹ ਰਾਮ ਨਾਮ ਦੇ ਬਰਾਬਰ ਨਹੀਂ ਕਿਉਂਕਿ ਬਾਕੀ ਜਿਹੜੀ ਚੌਥੀ ਅੱਖਰਾਂ 'ਚ ਗੱਲ ਆ ਜਾਂਦੀ ਹੈ ਰਾਮ ਨਾਮ ਨਹੀਂ ਹੁੰਦਾ ਰਾਮ ਨਾਮ ਚੌਥੀ ਅੱਖਰਾਂ 'ਚ ਨਹੀਂ ਹੁੰਦਾ ਕਦੇ ਰਾਮ ਨਾਮ ਲਿਖਣ ਤੋਂ ਪਰੇ ਰਹਿੰਦਾ ਹਮੇਸ਼ਾ ਕਿਉਂਕਿ ਚੌਥੀ ਅੱਖਰ ਬਣਾਈ ਦੀ ਹੈ ਚੌਥੀ ਅੱਖਰ ਬਣਾਇਆ ਤਾਂ ਬਾਕੀ ਚੀਜ਼ਾਂ ਨੇ ਸਾਰੀਆਂ ਬਖਿਆਨ ਆਉਂਦਾ ਹੈ ਨਾਮ ਦਾ ਬਖਿਆਨ ਹੈ ਚੌਥੀ ਅੱਖਰਾਂ 'ਚ ਨਾਮ ਨਹੀਂ ਹੈ ਨਾਨਕ ਨਾਮ ਬਖਾਣੇ ਨਾਮ ਨੇ ਨਾਮ ਦਾ ਬਖਿਆਨ ਕੀਤਾ ਨਾਮ ਨਹੀਂ ਹੈ ਨਾਮ ਦਾ ਬਖਿਆਨ ਚੌਥੀ ਅੱਖਰਾਂ 'ਚ ਨਾਮ ਦਾ ਬਖਿਆਨ ਤਾਂ ਹੋਊਗਾ ਚੌਥੀ ਅੱਖਰਾਂ ਦੀ ਕਥਾ ਕਹਾਣੀਆਂ ਤਾਂ ਹੋਣਗੀਆਂ ਇਹ ਵੀ ਹਰਕੀ ਕਥਾ ਹੀ ਹੈ ਹਰ ਨਹੀਂ ਹੈ ਵਿੱਚ ਇਹਦੇ ਨਾ ਹਾਰ ਹੈ ਨਾ ਹਰ ਨਾਮ ਹੈ ਇਹਦੇ ਵਿੱਚ ਗੁਰਬਾਣੀ ਜਨਾ ਹਾਰਿਆ ਨਾ ਹਰ ਨਾਮ ਜਿਹੜਾ ਇਹਦਾ ਜਨਾਮ ਹੈ ਨਾ ਉਹ ਗਿਆਨ ਵਿਖਿਆਨ ਖਿਆਨ ਦੇ ਵਿੱਚ ਜੋ ਹੁੰਦਾ ਗਿਆਨ ਹੁੰਦਾ ਨਾਮ ਦਾ ਗਿਆਨ ਨਾਮ ਦਾ ਵਿਖਿਆਨ ਨਾਨਕ ਨਾਮ ਵਿਖਾਣ ਜਿਹੜਾ ਅਖਰ ਹੈ ਨਾਮ ਕੀ ਹੈ ਨਾਮ ਅਖਰ ਹੈ ਨਾਮ ਚੇਤਨ ਦਾ ਅੱਖਰਾਂ ਤੋਂ ਪਰੇ ਹੁੰਦਾ ਇਹ ਅੱਖਰ ਖਿਰ ਜਾਣਗੇ ਕਬੀਰ ਕਹਿੰਦਾ ਉਹ ਅੱਖਰ ਜਿਹਦੀ ਗੱਲ ਕਰਦੇ ਅਸੀਂ ਪਰਮੇਸ਼ਰ ਦੀ ਉਹ ਇਹਨਾਂ ਦੇ ਵਿੱਚ ਨਹੀਂ ਹੈ ਉਹ ਤਾਂ ਚੇਤਨ ਉਹ ਨਾਮ ਦੇ ਵਿੱਚ ਤਾਂ ਅਸੀਂ ਸਮਾਉਣੇ ਜਾ ਕੇ ਇਹ ਸਮਾ ਕੇ ਦਿਖਾਓ ਕਿਵੇਂ ਸਮਾਜੋਗੇ ਚੇਤਨ ਹੈ ਜਿਵੇਂ ਸਮਾਜੂਗਾ ਜਿਹੜੇ ਨਾਮ ਚ ਆਤਮਾ ਨੇ ਸਮਾਉਣਾ ਉਹ ਨਾਮ ਨਹੀਂ ਹੈ ਇਹਦੇ ਵਿੱਚ ਸਮਾਉਣਾ ਕਿਵੇਂ ਉਹ ਵਿਧੀ ਹੈ ਚ ਸਮਾਉਣ ਦੀ ਵਿਧੀ ਹੈ ਇਹਦੇ ਵਿੱਚ ਸਮਾਉਣ ਦੀ ਸੋਚੀ ਤਾਂ ਹੈ ਇਹਦੇ ਵਿੱਚ ਪਰ ਇਹਦੇ ਵਿੱਚ ਨਹੀਂ ਸਮਾਉਣਾ ਸਮਾਉਣਾ ਕਿਤੇ ਹੋਰ ਹੈ ਉਹ ਨਾ ਅੰਦਰੋਂ ਪ੍ਰਗਟ ਹੋਊਗਾ ਸਾਡੇ ਉਹ ਨਾ ਉਹਨਾਂ ਦੀ ਅੰਮ੍ਰਿਤ ਪ੍ਰਭ ਦਾ ਨਾਮ ਹੈ ਜਿਹੜਾ ਦੇਹੀ ਮੈਂ ਉਸ ਕਾ ਬਿਸਰਾਬ ਉਹ ਸਾਡੇ ਅੰਦਰੋਂ ਪ੍ਰਗਟ ਹੋਣਾ ਜਿਵੇਂ ਬੀਜ ਦੇ ਵਿੱਚੋਂ ਬਿਸ਼ਪੈਰਾ ਹੁੰਦਾ ਨਾ ਉਹ ਸਾਡੇ ਅੰਦਰੋਂ ਹੀ ਵਰਗ ਪੈਦਾ ਹੋਣ ਇੱਕ ਹੋਏ ਤੇ ਇੱਕ ਹੋਏ ਤਾਂ ਉਗਬਾ ਉਹ ਇਹ ਨਾਮ ਨਹੀਂ ਹੈ ਇਹਦਾ ਦੱਸਿਆ ਵੀ ਐਵੇਂ ਪੈਦਾ ਹੋਣਾ ਅੰਦਰੋਂ ਪੈਦਾ ਕਰ ਲੋ ਇਹ ਫਰਕ ਹੈ ਮੂਲ ਜਿਹਨੂੰ ਆ ਵਿਦਵਾਨ ਔਰ ਸਿੱਖ ਨਹੀਂ ਸਮਝ ਰਹੇ ਨਹੀਂ ਸਮਝ ਰਹੇ ਵੀ ਇਹ ਕੀ ਗੱਲ ਹੈ ਇਹ ਗਿਆਨ ਹੈ ਤਤ ਗਿਆਨ ਹੋਰ ਗੱਲ ਹੈ ਤਤ ਹੋਰ ਗੱਲ ਹੈ ਇੱਕ ਨਾਮ ਤਤ ਹੈ ਇੱਕ ਨਾਮ ਤਤ ਗਿਆਨ ਹੈ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਬਲ ਪ੍ਰਗਟਾਇਆ ਸੁਭਲੀ ਸਾਹਿਬ ਜੇ ਵਿਸ਼ਵਾਸ ਆ ਜਵੇ ਸਾਨੂੰ ਗੁਰਬਾਣੀ ਤੇ ਫਿਰ ਤਤ ਗਿਆਨ ਪ੍ਰਗਟ ਹੋ ਜਾਂਦਾ ਨਹੀਂ ਤਤ ਗਿਆਨ ਨੂੰ ਨਹੀਂ ਪ੍ਰਗਟ ਹੁੰਦਾ ਸਾਨੂੰ ਇਸੇ ਕਰਕੇ ਤਤ ਗਿਆਨ ਵੀ ਸਿੱਖਣ ਦੇ ਪ੍ਰਗਟ ਨਹੀਂ ਹੋਇਆ ਵਿਸ਼ਵਾਸ ਨਹੀਂ ਬਾਣੀ ਤੇ ਗੁਰਬਾਣੀ ਦਾ ਭਰੋਸਾ ਹੀ ਨਹੀਂ ਤਤ ਗਿਆਨ ਵੀ ਬਹੁਤ ਵੱਡੀ ਗੱਲ ਹੈ ਤਤਕਾਲ ਮਨ ਨੂੰ ਬਦਲ ਦਿੰਦਾ ਬੁੱਧ ਨੂੰ ਬਦਲ ਦਿੰਦਾ ਬੁੱਧੀ ਨੂੰ ਬਦਲ ਕੇ ਵਿਵੇਕ ਬੁੱਧੀ ਕਰ ਦਿੰਦਾ ਤੀਜੀ ਅੱਖ ਖੋਲ ਦਿੰਦਾ ਉਹ ਜਿਹੜਾ ਤਤ ਗਿਆਨ ਹੈ ਉਹ ਹੈ ਗਿਆਨ ਅੰਜਨ ਗੁਰਦੀਆ ਗਿਆਨ ਅਧੇਰ ਵਿਰਾਸ ਉਹ ਗਿਆਨ ਅੰਜਨ ਹੈ ਤਤ ਗਿਆਨ ਉਹਦੇ ਨਾਲ ਅੱਖ ਜਿਹੜੀ ਹੈ ਨਾ ਸੂਤਕ ਲੱਗਿਆ ਹੋਇਆ ਅੱਖੀ ਸੂਤਕ ਉਹ ਸੂਤ ਉਹਦੇ ਨਾਲ ਜੁੜਦਾ ਕੀ ਸੂਤ ਕਾ ਵੇਖਣਾ ਪਰਤਰੀਆ ਪਰਤਨ ਰੂਪ ਜਿੰਨਾ ਜਰ ਸੂਤ ਕਾ ਉਹਨਾਂ ਜਰ ਪਰਤਰੀਆ ਪਰਤਨ ਰੂਪ ਰਹਿਣਾ ਸੂ ਅੰਦਰ ਪਏ ਤੇ ਬਾਅਦ ਦੀਦਾ ਹੀ ਨਹੀਂ ਉਹ ਪਰਤਰੀਆ ਤੇਰੀਆ ਪਰ ਤਨ ਰੂਪ ਦਿਖਣਾ ਹੀ ਬੰਦ ਹੋ ਜਾਂਦਾ ਇਸ ਕਰਕੇ ਫਿਰ ਤੇਰੀਆ ਚਰਤਰ ਕੁਝ ਨਹੀਂ ਕਹਿੰਦੇ ਪਹਿਲਾਂ ਪਹਿਲਾਂ ਹੀ ਕਹਿੰਦੇ ਜਿਹੜੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਦੇ ਸੂਤਕ ਲੱਗਿਆ ਹੋਇਆ ਤਾਂ ਰੌਲਾ ਪਾਉਂਦੇ ਨੇ ਉਹ ਜਿੰਨਾ ਚਿਰ ਸੂਤ ਕਾ ਉਹਨਾਂ ਚਿਰ ਤਾਂ ਰੌਲਾ ਹੋਊਗਾ ਇਹ ਸੂਤ ਕਾ ਅੱਖੀ ਸੂਤ ਕਾ ਵੇਖਣਾ ਪਰ ਤਿਰਿਆ ਪਰ ਤਨ ਜਾਂ ਗਿਆਨ ਚਿਰ ਬਹਿ ਗਿਆ ਸੂਤ ਕਾ ਰਹਿਣਾ ਨਹੀਂ ਫਿਰ ਉਹ ਦਿਖਣਾ ਹੀ ਨਹੀਂ ਹੈ ਇਹ ਸੰਸਾਰ ਨਹੀਂ ਦਿਖਣਾ ਕੁਝ ਹੋਰ ਹੀ ਦਿਖਣਾ ਸੰਸਾਰ ਫਿਰ ਸੰਸਾਰ ਸੁਪਨਾ ਹੈ ਹੁਣ ਸੰਸਾਰ ਸੱਚ ਹੈ ਸੰਸਾਰ ਸੱਚ ਹੈ ਫਿਰ ਸੰਸਾਰ ਸੁਪਨਾ ਉਹ ਗੱਲ ਹੋ ਰੇ ਹੋਰ ਖੜੇ ਕਿੱਥੇ ਨੇ ਗੱਲਾਂ ਕਿੱਥੇ ਦੀਆਂ ਕਰਦੇ ਨੇ ਇਹ ਵਿਦਵਾਨ ਕਿੱਥੇ ਖੜੇ ਨੇ ਕਿੱਥੇ ਦੀ ਗੱਲ ਕਰ ਰਹੇ ਨੇ ਗੱਲ ਉਹ ਕਿੱਥੇ ਦੀ ਹੈ ਤੁਸੀਂ ਕਿੱਥੇ ਖੜੇ ਹੋ ਆਪਰੇਸ਼ਨ ਹੋਣ ਵਾਲਾ ਜੋ ਅੱਖ ਦਾ ਤੁਹਾਡੀ ਦਾ ਜਦੋਂ ਆਪਰੇਸ਼ਨ ਹੋ ਜਾਊਗਾ ਫਿਰ ਦੇਖੋ ਕੀ ਕਹਿੰਦਾ ਬਿਆਨ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਹੀਂ ਵਿਆਸ ਨੇ ਵਿਚਾਰ ਕੇ ਗੱਲ ਕਹੀ ਹੈ ਕਿ ਨਾਮ ਦੇ ਬਰਾਬਰ ਨਹੀਂ ਹੈ ਵਿਚਾਰ ਕੇ ਪਰਮਾਨ ਦੀ ਗੱਲ ਕਹੀ ਹੈ ਸਾਰਾ ਕੁਝ ਗ੍ਰੰਥ ਜਿੱਦੇ ਨੇ ਦੁਨੀਆ ਦੇ ਰਾਮ ਨਾਮ ਦੇ ਬਰਾਬਰ ਨਹੀਂ ਹੈ ਤਤ ਗਿਆਨ ਦੇ ਬਰਾਬਰ ਨਹੀਂ ਹੈ ਰਾਮ ਨਾਮ ਨਾਲ ਤਤ ਗਿਆਨ ਸੰਸਾਰ ਤਤ ਗਿਆਨ ਤੇ ਕੁਝ ਨਹੀਂ ਗਾਹ ਲੋ ਉਹ ਜਿਹੜਾ ਨਾਮ ਮਿਲਣਾ ਉਹ ਹਿਰਦੇ ਚੋਂ ਮਿਲਣਾ ਹਿਰਦਾ ਪਰਲੋਕ ਹੈ ਹਿਰਦਾ ਪਰਲੋਕ ਹੈ ਤ੍ਰਿਕੁਟੀ ਇਹ ਲੋਕ ਹੈ ਹਿਰਦਾ ਲੋਕ ਨਹੀਂ ਹੈ ਇਹ ਜੇ ਕੋਈ ਬੰਨੇ ਹਿਰਦਾ ਵੀ ਇਹ ਲੋਕ ਹੈ ਗੱਲ ਗਲਤ ਹੈ ਹਿਰਦਾ ਲੋਕ ਨਹੀਂ ਹੁੰਦਾ ਹਿਰਦਾ ਪ੍ਰਲੋਕ ਹੈ ਪ੍ਰਲੋਕ ਦਾ ਦਰਵਾਜ਼ਾ ਹੈ ਹਿਰਦੇ ਵਿੱਚ ਫਾਟਕ ਬੰਦ ਹੈ ਜੋ ਫਾਟਕ ਖੁੱਲਿਆ ਪ੍ਰਲੋਕ ਚਲਾ ਗਿਆ ਉਹ ਕਹ ਰੇਲ ਜਾਂਦੀ ਹੈ ਹਵਾਈ ਜਹਾਜ਼ ਦੇ ਬਾਹਰ ਦੀ ਅੰਦਰ ਦੀ ਰਸਤਾ ਪ੍ਰਲੋਕ ਜਾਣਦਾ ਬਾਹਰ ਕੋਈ ਗੇਟ ਨਹੀਂ ਹੈ ਜਾਣ ਦਾ ਇਹ ਤਾਂ ਅੰਦਰ ਦੀ ਰਸਤਾ ਹੈ ਸਹਜ ਸਮਾਜ ਜਿਵੇਂ ਕੋਈ ਹਜ਼ਾਰਾਂ ਕਿਲੋਮੀਟਰ ਦੀ ਚੱਲਣੀ ਹੈ ਚੌਰਸ ਕੋਈ ਪਤਾ ਹੀ ਨਹੀਂ ਕਿੰਨੀ ਦੂਰ ਹੈ ਚੱਲਣੀ ਦਾ ਜਿਵੇਂ ਆ ਸਾਨੂੰ ਆਦਾ ਨਹੀਂ ਪਤਾ ਆਕਾਸ਼ ਕਿੰਨੀ ਦੂਰ ਹੈ ਇੱਕ ਚੱਲਣੀ ਲੱਗੀ ਹੋਈ ਹੈ ਕਿਹੜੀ ਫਿਰਦੀ ਹੈ ਉੱਪਰਲੇ ਪਾਸੇ ਥੱਲੇਲੇ ਪਾਸੇ ਫਿਰਦੀ ਹੈ ਚਲੋ ਕਹਿ ਲੋ ਚੱਲਣੀ ਹੈ ਹੁਣ ਨੇ ਉੱਪਰਲੇ ਪਾਸੇ ਜਾਣਾ ਪਰ ਉੱਪਰ ਪਰਲੋਕ ਹੈ ਥੱਲੇ ਲੋਕ ਹੈ ਕਿਵੇਂ ਜਾਊਗੀ ਤੁਰ ਕੇ ਜਾ ਨਹੀਂ ਸਕਦੀ ਲੱਖਾਂ ਕਰੋੜਾਂ ਕਿਲੋਮੀਟਰ ਕਿਵੇਂ ਜੁੜੂ ਇਹ ਉਹਦੀ ਉਮਰ ਦੀ ਹੈ ਜੇ ਛੇਦ ਕਰਦੀ ਹੈ ਬਿੰਦੀ ਜਿੱਥੇ ਬੈਠੀ ਹੈ ਬਾਪਾ ਪਾਰ ਚਲੀ ਗਈ ਚੱਲ ਨਹੀਂ ਜਾਓ ਜਾਂ ਛੇਦ ਬਾਹਰ ਹੈ ਫਿਰ ਉਹ ਇਹ ਭਰਮ ਦਾ ਪੜਦਾ ਛੇਦ ਹੋਇਆ ਬਾਹਰ ਹੈ ਉਹ ਛੇਦ ਕਰ ਲੈਣਾ ਜਿੱਥੇ ਕੋਈ ਬੈਠਾ ਉੱਥੇ ਛੇਦ ਹੈ ਉਹਦੇ ਛੇਦ ਖੋਲਣ ਯੋਤੇ ਦਰਵਾਜ਼ਾ ਹਰੇਕ ਕਿਸੇ ਦੇ ਹੈ ਦਰਵਾਜ਼ਾ ਖੋਲ ਕਪਾਟ ਬਹਿਲ ਕਿਉਂ ਨਾ ਜਾਹੀ ਬਹਿਲ ਦਾ ਦਰਵਾਜ਼ਾ ਉੱਥੇ ਹੀ ਆ ਜਿੱਥੇ ਬੈਠਾ ਹੈ ਖੋਲਣ ਦੀ ਗੱਲ ਹੈ ਸਹਿਜ ਸਮਾਦ ਉਪਾਦ ਰਹਿਤ ਹੁਣ ਵੱਡੇ ਭਾਗ ਲੈ ਲਾਗੀ ਸਹਿਜ ਸਮਾਦ ਪਰ ਸਹਿਜ ਸਮਾਦ ਹੋ ਜਵੇ ਜੇ ਦਰਵਾਜ਼ਾ ਸਾਸਮਾਨ ਟੇਕੇ ਭਾਈ ਦਰਵਾਜ਼ੇ ਕੋ ਬੈਠੂ ਤਾਂ ਦਰਵਾਜ਼ਾ ਖੋਲੂ ਖੋਲਣ ਲੱਗ ਜਾ ਬੈਠ ਕੇ ਉੱਥੇ ਦੇਖ ਕੇ ਦੇਖੋ ਵੀ ਦਰਵਾਜ਼ਾ ਕਿੱਧਰੋਂ ਖੁੱਲਦਾ ਕਿਵੇਂ ਖੁੱਲਦਾ ਇਹਨੂੰ ਕਹਿੰਦਾ ਸਹਿਜ ਸਮਾਦ ਜੋਗੀ ਲਾਉਂਦੇ ਨੇ ਸੁਣ ਸਮਾਦ ਸੁਣ ਸਮਾਦ ਲੱਗਦੀ ਹੈ ਤਰਕੁੜੀ 'ਚ ਸਾਸਮਾਨ ਲੱਗਦੀ ਹੈ ਹਿਰਦੇ 'ਚ ਤਿਰਕੁੜੀ ਦਾ ਨਹੀਂ ਲੱਗਦੀ ਉਹ ਨਹੀਂ ਹੁੰਦੀ ਤੇ ਗੁੜੀ ਵਾਲੀ ਜਿਹੜੀ ਸੁਣ ਜ਼ਮਾਨ ਦਾ ਉਹ ਬਾਦ ਰਹਿਤ ਹੁੰਦੀ ਹੋਈ ਨਹੀਂ ਉੱਥੇ ਫੁੱਲ ਉੱਠੀ ਜਾਂਦੇ ਨੇ ਉੱਠੀ ਜਾਂਦੇ ਨੇ ਉੱਠੀ ਜਾਂਦੇ ਨੇ ਬੰਦ ਹੋਈ ਨਹੀਂ ਸਕਦੇ ਹਿਰਦੇ ਵਿੱਚ ਜਾਂਦਾ ਹੀ ਤਾਂ ਬੰਦੇ ਸੁਰਤ ਹਿਰਦੇ ਜਾਂਦੀ ਉਹ ਤਾਂ ਜਾਂ ਫੁੱਲ ਬੰਦ ਹੋ ਜਾਂਦੇ ਨੇ ਨਹੀਂ ਜਾਂਦੀ ਹੋ ਨਹੀਂ ਫੁਰਨੇ ਕਿਉਂਕਿ ਦਿਮਾਗ 'ਚ ਰਹੇ ਨੇ ਫੁੱਲੇ ਦਿਮਾਗ 'ਚ ਦਿਮਾਗ ਦਾ ਸੰਬੰਧ ਜਦ ਦਿਮਾਗ ਛੱਡ ਕੇ ਹਿਰਦੇ ਚਲੇ ਗਈ ਸੁਰਤ ਜਦ ਅਸੀਂ ਸੌ ਜਾਂਦੇ ਰਾਤ ਨੂੰ ਉੱਥੇ ਫੁਰਨਾ ਹੁੰਦਾ ਹੀ ਨਹੀਂ ਫੁਰਨਾ ਦਿਮਾਗ ਜਨ ਦਿਮਾਗ ਬੰਦੀ ਲਾਉਂਦੇ ਫੁਰਨੇ ਬੰਦ ਕਿਵੇਂ ਹੋ ਜਾਂਦੇ ਇਸੇ ਕਰਕੇ ਵਿਦਵਾਨ ਮੰਦਰ ਵਿੱਚ ਜਿਉਂਦੇ ਜਿਉਂਦੇ ਨੇ ਫੁਰਨੇ ਬੰਦ ਨਹੀਂ ਹੋ ਸਕਦੇ ਉਹ ਠੀਕ ਮੰਦਰ ਉਹਨਾਂ ਨੂੰ ਦਿਮਾਗ ਦਾ ਪਤਾ ਹੋਰ ਦੂਆ ਪਤਾ ਹੀ ਨਹੀਂ ਦਿਲ ਦਾ ਨਹੀਂ ਪਤਾ ਦਿਮਾਗ ਦਾ ਪਤਾ ਦਿਮਾਗ ਨਾਲ ਜੁੜੇ ਹੋਏ ਨੇ ਦਿਲ ਨਾਲ ਜੁੜੇ ਹੋਏ ਉਹ ਖੋਜਣ ਨੂੰ ਦਿਲ ਕਿਹਾ ਬੰਦੇ ਖੋਜਦੇ ਹਰ ਰੋਜ਼ ਇਹ ਦਿਮਾਗ ਤੋਂ ਥੱਲੇ ਨਹੀਂ ਉਤਰਦੇ ਵਿਦਵਾਨ ਇਹਦਾ ਜਲ ਕੀ ਮਛਲੀ ਚੜੀ ਖਜੂਰ ਆ ਖਜੂਰ ਤੇ ਜੜੇ ਫਿਰਦੇ ਨੇ ਉਹਦੇ ਕੀ ਆ ਕੱਢੇ ਖਜੂਰ ਦੇ ਕੀ ਹੁੰਦੇ ਕੱਢੇ ਫੁੱਲ ਵੱਡੇ ਭਾਗ ਲੈ ਬਲਾਗੀ ਫੁੱਲ ਵੱਡੇ ਭਾਗ ਲੈ ਬਲਾਗੀ ਜਦੋਂ ਸਹਿਜ ਸਬਾਨ ਹੋਇਆ ਹਿਰਦੇ ਚ ਆ ਗਿਆ ਵੱਡੇ ਪਾਗ ਹੋਏ ਫੇਰ ਲਿਵ ਲੱਗੀ ਫੁੱਲ ਦੁਬਾਰਾ ਲਿਵ ਲੱਗੀ ਫੁੱਲ ਦਾ ਵਰਨਾ ਦੁਬਾਰਾ ਪਹਿਲਾਂ ਲੱਗੀ ਹੋਈ ਸੀ ਕਦੋਂ ਲੱਗੀ ਹੋਈ ਸੀ ਗਰਭ ਚ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਸੀ ਨਾ ਗਰਭ ਚ ਲਿਵ ਲੱਗੀ ਹੋਈ ਸੀ ਉਹ ਜੰਮਾ ਜਾਂ ਜੰਮਿਆ ਨਾ ਜਦੇ ਲਿਵ ਛੁਟਕੀ ਆਦੀ ਦੀ ਕਿਉਂ ਲਿਖਿਆ ਇੱਥੇ ਨਾਲ ਦੁਆਰਾ ਲਿਵ ਲੱਗੀ ਹੈ ਉਹ ਹੀ ਐਸੀ ਲਿਵ ਲੱਗੀ ਜੈਸੀ ਘਰ ਵਿੱਚ ਸੀ ਫੁਰ ਬੜੇ ਭਾਗ ਲਿਵ ਲੱਗੀ ਪਤਾ ਸ਼ੁਰੂ ਹੋ ਗਿਆ ਲਿਵ ਲੱਗੀ ਪਰ ਉੱਥੇ ਕੀ ਸੀ ਤਬ ਉੱਥੇ ਉਪਲਬਧੀ ਕੀ ਸੀ ਇੱਛਾ ਕੀ ਸੀ ਸਰੀਰ ਮੇਰਾ ਵੱਡ ਜਵੇ ਬਿਨਾ ਸਾਥੇ ਮੈਂ ਜਿਉਂਦਾ ਰਹਾ ਤਾਂ ਨੇ ਸੀ ਦਰਦੇ ਦੀ ਸਰੀਰ ਬਣਾਉਣ ਵਾਸਤੇ ਵੀ ਸਰੀਰ ਬਿੜੂਗਾ ਤਾਂ ਨਾ ਮਿਲੂਗਾ ਉਹ ਜਿਹੜੀ ਸੀ ਇੱਛਾ ਅਜੋ ਸਰੀਰ ਮਾਇਆ ਨਾਲ ਜੁੜਦੀ ਸੀ ਇਸ ਕਰਕੇ ਤਪਤਾ ਸੀ ਉੱਥੇ ਵੀ ਉਹਦਾ ਤਪ ਸੀ ਉਹ ਮਾਇਆ ਨਾਲ ਜੁੜਦਾ ਤਪ ਸੀ ਉਹਦਾ ਅਸਰ ਕੀ ਹੋਇਆ ਬਾਹਰ ਆ ਕੇ ਮਾਇਆ ਦੇ ਸਰੀਰ ਨੂੰ ਮੈਂ ਕਰਨ ਲੱਗ ਗਿਆ ਆਪਣਾ ਆਪਾ ਭੁੱਲ ਗਿਆ ਉਹਦਾ ਅਸਰ ਵੀ ਇਹ ਉਲਟਾ ਹੋਇਆ ਸੀ ਕਿ ਪੁੱਠਾ ਤਪ ਸੀ ਲੋ ਪੁੱਠੇ ਤਪ ਦਾ ਅਸਰ ਵੀ ਪੁੱਠਾ ਹੀ ਹੋਣਾ ਸੀ ਸਰੀਰ ਦੀ ਚਿੰਤਾ ਹੋ ਗਈ ਸਰੀਰ ਦੀ ਭੁੱਖ ਲੱਗੀ ਆਪਣੀ ਭੁੱਖ ਬਣ ਲਈ ਸਰੀਰ ਦਾ ਦੁੱਖ ਆਪਣਾ ਦੁੱਖ ਬਣ ਗਿਆ ਸਰੀਰ ਦਾ ਰੋਗ ਆਪਣਾ ਰੋਗ ਬਣ ਗਿਆ ਸਰੀਰ ਦੀ ਚਿੰਤਾ ਆਪਣੀ ਚਿੰਤਾ ਬਣ ਗਈ ਆਪਣਾ ਆਪਾ ਭੁੱਲ ਕੇ ਸਰੀਰ ਬਣ ਗਿਆ ਮਾਇਆ ਬਣ ਗਿਆ ਜੈ ਜਾ ਤਪ ਕੀਤਾ ਉਹ ਅਸਰ ਹੋ ਗਿਆ ਫੜ ਫਲ ਗਿਆ ਉਹ ਗੁਰਬਾਣੀ ਨੇ ਹੁਣ ਛਡਾਇਆ ਤਿਰਕੁਟੀ ਛੱਡ ਕੇ ਦਸ ਜਾ ਗਿਆ ਦਸ ਜਾ ਕੇ ਬੁੱਲੇ ਲੱਗੀ ਗਿਆ ਆਪਣੇ ਮੂਲ ਨਾਲ ਜੁੜਿਆ ਹੋਣਾ ਕਿ ਫੁੱਲ ਵੱਡੇ ਭਾਗ ਲਿਵ ਲਾਗੀ ਸਹਿਜ ਸੁਬਾਦ ਉਪਾਦ ਰਹਿਤ ਇੰਪੋਰਟੈਂਟ ਗੱਲ ਹੈ ਸਹਿਜ ਸੁਬਾਦ ਹੀ ਉਪਾਦ ਰਹਿਤ ਹੁੰਦੀ ਹੈ ਸੁਰ ਸਮਾਦ ਉਪਾਦ ਰਹਿਤ ਹੁੰਦੀ ਹੋ ਨਹੀਂ ਸਹਿਜ ਸੁਬਾਦ ਹੀ ਉਪਾਦ ਰਹਿਤ ਹੁੰਦੀ ਹੈ ਸਹਿਜ ਸੁਬਾਦ ਕੀ ਹੁੰਦੀ ਹੈ ਗਿਆਨ ਨਾਲ ਗਿਆਨ ਦਾ ਬੰਦਾ ਬਣ ਰਹੇ ਇਥੇ ਗਿਆਨ ਨਾਲ ਜੁੜਿਆ ਹੈ ਮਨ ਗਿਆਨ ਦਾ ਬਣਿਆ ਹੈ ਗਿਆਨ ਦਾ ਟਿਕਾਇਆ ਹੈ ਮਨ ਗਿਆਨ ਨਾਲ ਮਨ ਟਿਕ ਟਿਕਿਆ ਰਹਿੰਦਾ ਸਮਾਧੀ ਅਗਿਆਨਤਾ ਨਾਲ ਮਨ ਟਿਕਾ ਰਿਹਾ ਜੋਗੀ ਇਸ ਕਰਕੇ ਉਹ ਬਾਦੀ ਉੱਥੇ ਹੋਊਗੀ ਮਨ ਉੱਥੇ ਟਿਕਣ ਨੂੰ ਬੰਦਾ ਹੀ ਹੈ ਨਹੀਂ ਟੈਲੀਵਿਜ਼ਨ ਲਾ ਕੇ ਨਾਲ ਬੈਠਾ ਰਹਿੰਦਾ ਦੇਖਦਾ ਰਹਿੰਦਾ ਕਾਰਟੂਨ ਖੇਲਦਾ ਰਹਿੰਦਾ ਕਾਰਟੂਨ ਆ ਲਾ ਦਈਏ ਤੇ ਜੇ ਬਿਜਲੀ ਚਲੀ ਜਾਵੇ ਫਿਰ ਇਹਦਾ ਨਹੀਂ ਘੜੀ ਵੀ ਉੱਥੇ ਜੀਵ ਤੇ ਲੱਗਦਾ ਹੁੰਦਾ ਜੁੜਿਆ ਹੋਇਆ ਕਾਸੇ ਨਾਲ ਉਪਾਧੀ ਜਦੇ ਹੀ ਖੜੀ ਹੋ ਗਈ ਜਾਂ ਬਿਜਲੀ ਚਲੀ ਗਈ ਨਾਲੇ ਦੇ ਦਬਾਅ 'ਚ ਬਸ ਇੱਥੇ ਕੁਝ ਹੈ ਹਿਰਦੇ 'ਚ ਮਿਲਦਾ ਹੈ ਰਸ ਮਿਲਦਾ ਉੱਥੇ ਕੋਈ ਰਸ ਨਹੀਂ ਮਿਲਦਾ ਸੁਰਤ ਸਮਾਦ ਉਪਾਦ ਰਹਿਤ ਨਹੀਂ ਹੁੰਦੀ ਸਹਿਜ ਸਮਾਦ ਉਪਾਦ ਰਹਿਤ ਹੁੰਦੀ ਹੈ ਇਸ ਕਰਕੇ ਇੱਥੇ ਲਿਵ ਲੱਗੀ ਲੱਗੀ ਰਹਿੰਦੀ ਹੈ ਉੱਥੇ ਲਿਵ ਲੱਗੇ ਨਹੀਂ ਸਕਦੀ ਫੁੱਟ ਵੱਡੇ ਭਾਗ ਦੋ ਗੱਲਾਂ ਹੋ ਗਈਆਂ ਸਾਡੇ ਤਾਂ ਹੈ ਪਰ ਸਾਡੇ ਸਹਿਸਵਾਦ ਹੈ ਜੋਗਿਆਂ ਦੀ ਸੁਨਸਵਾਦ ਉਹ ਤਿਰਕੁਟੀ ਜਾਂ ਸਾਡੇ ਹਿਰਦੇ ਚ ਇਹ ਗੱਲ ਵੱਖਰੀ ਵੱਖਰੀ ਨੂੰ ਰੋਲ ਘੋੜੇ ਚ ਪਾਇਆ ਹੈ ਲੋਕਾਂ ਨੇ ਪੜਦੇ ਸੁਭਾਦੀ ਦਾ ਸੁਭਾਦੀ ਹੈ ਪਰ ਨਾਲ ਸਹਿਜ ਲੱਗਿਆ ਹੈ ਜਿਹੜਾ ਇਹ ਉਹਨਾਂ ਦੀ ਸੁਣ ਹੈ ਸਾਡੀ ਸਹਿ ਹੈ ਇਸ ਕਰਕੇ ਉਹ ਸਹਿ ਸਮਾਦ ਬਨਾਮ ਸੁਣ ਲਿਖੀ ਸੀ ਸਿੱਧ ਗੋਸ਼ਟ ਨਾਲ ਜਿਹੜਾ ਦਿੱਤਾ ਸੀ ਲੋ ਸਿੱਧ ਗੋਸ਼ਟ ਨੂੰ ਹੈਡ ਕਿਤਾਬ ਨੂੰ ਜਾਂ ਲਿਖਿਆ ਠੀਕਾ ਸੁਣ ਸਮਾਦ ਬਨਾਮ ਸਹਿ ਲਿਖਿਆ ਸੀ ਤੁਸੀਂ ਸਾਡੀ ਸਹਿ ਹੈ ਗੁਰੂ ਗੁਰਮੁਖਾਂ ਦੀ ਜੋਗੀਆਂ ਦੀ ਸੁਣ ਹੈ ਸਾਡਾ ਉਹਨਾਂ ਨੇ ਕੀ ਮੇਲ ਸਾਡਾ ਗਿਆਨ ਨਾਲ ਬਰੂ ਕਾਬੂ ਕਰ ਲਿਆ ਸੀ ਉਹਨਾਂ ਨੇ ਅਗਿਆਨਤਾ ਨਾਲ ਕਰ ਲਿਆ ਉਹਨਾਂ ਦਾ ਕਿ ਅਗਿਆਨਤਾ ਨਾਲ ਕਿਵੇਂ ਕਾਬੂ ਹੋ ਜੂਗਾ ਗਿਆਨ ਨਾਲ ਕਾਬੂ ਹੋਊਗਾ ਹਾਂ ਕਹਿ ਰਵਦਾਸ ਪ੍ਰਗਾਸ ਹਿਰਦੇ ਧਰ ਜਨਮ ਮਰਨ ਪੈ ਭਾਗੀ ਕਹਿ ਰਵਦਾਸ ਰਵਦਾਸ ਦਿੰਦਾ ਕਿ ਪ੍ਰਗਾਸ ਹਿਰਦੇ ਧਰ ਅੰਦਰ ਇੰਨਾ ਚੈਨਲ ਹੋ ਗਿਆ ਫਿਰ ਦੇ ਵਿੱਚ ਜਨਮ ਮਰਨ ਦੀ ਭੈ ਮੁੱਕ ਗਈ ਜਨਮਨ ਦੀ ਕਿਉਂ ਭੈ ਹੋਊਗੀ ਆਤਮ ਦਰਸ਼ਨ ਹੋ ਗਿਆ ਐਨੇ ਚੱਲਣ ਬਿਨਾ ਆਤਮ ਦਰਸ਼ਨ ਹੀ ਨਹੀਂ ਹੁੰਦਾ ਪਤਾ ਲੱਗਾ ਵੀ ਮੈਂ ਤਾਂ ਮਰਦਾ ਹੀ ਨਹੀਂ ਕਦੇ ਮਰਿਆ ਹੀ ਨਹੀਂ ਸਮਝ ਆ ਗਈ ਵੀ ਆਤਮਾ ਤਾਂ ਮਰਦੀ ਹੁੰਦੀ ਹੁੰਦੀ ਇੱਥੇ ਆ ਕੇ ਸਭ ਜਲਦੀ ਆ ਵੀ ਆਤਮਾ ਦੀ ਵਰਦੀ ਆਤਮਾ ਤਾਂ ਕਦੇ ਮਰੀ ਹੋ ਰਿਹਾ ਅੱਜ ਸਰੀਰ ਬਦਲਦਾ ਤੇ ਭੈ ਕਾਦੀ ਸੀ ਭੈ ਸੀ ਸੌ ਜਾਂਦਾ ਸੀ ਕੁੜੀ ਨਹੀਂ ਹੋਣੀ ਬਸ ਸ਼ਾਮ ਸੁੰਦਰ ਤਜਿਆ ਹੋਇਆ ਸੀ ਤਾਂ ਨਹੀਂ ਆਉਂਦੀ ਸੀ ਉਹ ਸ਼ਾਮ ਸੁੰਦਰ ਦੇ ਨਾਲ ਜੁੜ ਗਿਆ ਦੇ ਕਿਉਂ ਆਈ ਸ਼ਾਮ ਸੁੰਦਰ ਤਜ ਸ਼ਾਮ ਸੁੰਦਰ ਦੇ ਨਾਲ ਹੁਣ ਇਹ ਸੁਰਤ ਸ਼ਾਮ ਸੁੰਦਰ ਨਾਲ ਜੁੜੀ ਹੋਈ ਆ ਹੁਣ ਹੁਣ ਨਹੀਂ ਦਰੀ ਆਉਣੀ ਹੁਣ ਸੁਰਤ ਨੇ ਬੇਹੋਸ਼ੀ ਚ ਨਹੀਂ ਜਾਣਾ ਹੈ ਜੇ ਸ਼ਾਮ ਸੁੰਦਰ ਤਜਾ ਹੋਵੇ ਬੇਹੋਸ਼ੀ ਹੋ ਜਾਂਦੀ ਹੈ ਸ਼ਾਮ ਸੁਧਰ ਉਹੀ ਆ ਜਿਹੜਾ ਸਾਹ ਲੈਂਦਾ ਅੰਦਰ ਸਤਗੁਰ ਬੇਰਾ ਸਤਗੁਰ ਹੈ ਸ਼ਾਮ ਸੁਧਰ ਸਤਗੁਰ ਬੇਰਾ ਸਦਾ ਸਦਾ ਨਾ ਆਵੇ ਨਾ ਇਹ ਅਵਨਾਸ਼ੀ ਪੁਰਖ ਹੈ ਸਭ ਰਹਾ ਸਮਾਏ ਇਹਨੂੰ ਸ਼ਾਮ ਸੁਧਰ ਬਣਿਆ ਦਸਮ ਪਾਸ਼ਾ ਦੇ ਜਿਹੜਾ ਦਸਮ ਪਾਸ਼ਾ ਦਾ ਸ਼ਾਮ ਹੈ ਆ ਗੁਰਬਾਣੀ ਵਾਲਾ ਸ਼ਾਮ ਹੈ ਇਹਨੂੰ ਬੜਾ ਪਤਾ ਵੱਡੀ ਅਕਲ ਵਾਲਿਆਂ ਨੂੰ ਇਹਨਾਂ ਦੀ ਅਕਲ ਵੀ ਹਾਥੀ ਵਰਗੀ ਹੈ ਸਾਥੀ ਦੀ ਅਕਲ ਤਾਂ ਹੁੰਦੀ ਹੈ ਅਕਲ ਸਾਰਿਆਂ ਨੂੰ ਹੁੰਦੀ ਹੈ ਅਕਲ ਸੱਪ ਨੂੰ ਵੀ ਹੁੰਦੀ ਹੈ ਅਕਲ ਹਾਥੀ ਨੂੰ ਵੀ ਹੁੰਦੀ ਹੈ ਬਸ ਸੱਪ ਦੀ ਐਸੀ ਅਕਲ ਹੈ ਜਿਹੜਾ ਦੁੱਧ ਪਲਾਵੇ ਡਾਲ ਗੋਲੇ ਨੂੰ ਮਾਰ ਦਿੰਦਾ ਇਹ ਜੀ ਅਕਲ ਸੱਪ ਦੀ ਇਸ ਕਰਕੇ ਸੱਪ ਨੂੰ ਕੋਈ ਚੰਗਾ ਨਹੀਂ ਸਮਝਦਾ ਅਗਰ ਅਗਰ ਨਾਲ ਹੀ ਚੰਗਾ ਵਾੜਾ ਤਾਂ ਹਾਂਜੀ